ਸਾਚਾ ਸਾਹਿਬ ਸਾਜਨਾਏ ਭਾਖਿਆ ਪਉ ਅਬਾਰ ਸਾਚਾ ਸਾਹਿਬ ਸਾਜਨਾਏ ਭਾਖਿਆ ਪਉ ਅਬਾਰ ਸਾਹਿਬ ਜਿਹੜਾ ਹੈ ਸੱਚਾ ਸੱਚਾ ਹੁੰਦਾ ਜਿਹੜਾ ਪੁਰਾਣਾ ਨਹੀਂ ਹੁੰਦਾ ਮਰਦਾ ਨਹੀਂ ਹਮੇਸ਼ਾ ਰਹਿੰਦਾ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦਾ ਦਰਾਇਤ ਨਹੀਂ ਕਰਦਾ ਸਭ ਨੂੰ ਇੱਕੋ ਜਿਹਾ ਸਮਝਦਾ ਇੱਕੋ ਜਿਹਾ ਵਰਤਾਰਾ ਕਰਦਾ ਸੱਚਾ ਸਾਹਿਬ ਸੱਚ ਸਾਹਿਬ ਸਭ ਦਾ ਹੀ ਹੈ ਸਭ ਆਸਤੇ ਹੋ ਇੱਕੋ ਦ੍ਰਿਸ਼ਟੀ ਨਾਲ ਦੇਖੋ ਸਾਚਨਾ ਹੈ ਉਹਦੇ ਜਿਹੜੇ ਗੁਣ ਨੇ ਹਾਂ ਬਹੁਵਚਨ ਉਹਦੇ ਗੁਣ ਨੇ ਗੁਣੇ ਨਾਮ ਨੇ ਉਹਦੇ ਉਹਦੇ ਗੁਣ ਸੱਚੇ ਨੇ ਇਹ ਨਹੀਂ ਹੈ ਗਏ ਸੱਚਾ ਗੁਣ ਇਹ ਹੁੰਦਾ ਜਿਹੜਾ ਹਮੇਸ਼ਾ ਹੀ ਗੁਣ ਰਹੇ ਕਿਸੇ ਵਕਤ ਮਨ ਦੇ ਵਿੱਚ ਕੋਈ ਗੁਣ ਉਹਦਾ ਗਲਦਾ ਨਹੀਂ ਸਾਡੇ ਗੁਣ ਗਲ ਜਾਂਦਾ ਜੇ ਦਿਆਲੂ ਹੈ ਦਇਆ ਹੋ ਜਾਏ ਜੇ ਕ੍ਰੋਧ ਆ ਜਾਏ ਉਸੇ ਆਦਮੀ ਦੇ ਗੁਣ ਗਲ ਗਿਆ ਦਇਆ ਤਾਂ ਰਹੀ ਨਾ ਉਹਨੂੰ ਕ੍ਰੋਧ ਆਉਂਦਾ ਹੀ ਨਹੀਂ ਇਸ ਕਰਕੇ ਉਹਦਾ ਦਇਆ ਦਾ ਗੁਣ ਹਮੇਸ਼ਾ ਜਾਂਦਾ ਆਦਮੀਆਂ ਦੇ ਅੰਦਰ ਗੁਣ ਕਦੇ ਔਗਣ ਬਣ ਜਾਂਦਾ ਕਦੇ ਗੁਣ ਬਣ ਜਾਂਦਾ ਉਹਦਾ ਗੁਣ ਗੁਣ ਹੀ ਰਹਿੰਦਾ ਗੁਣ ਗੁਣ ਹੀ ਰਹਿੰਦੇ ਨੇ ਉਹਦੇ ਗੁਣਾਂ 'ਚ ਕਮੀ ਪੇਸ਼ੀ ਨਹੀਂ ਹੁੰਦੀ ਕਦੇ ਉਹਦੇ ਦਿਲ 'ਚ ਮੈਲ ਮੈਲ ਨਾਲ ਗੁਣ ਖਰਾਬ ਹੁੰਦੇ ਨੇ ਨਾ ਜੇ ਮੈਲ ਆ ਜਵੇ ਚਾਹੇ ਗੁੱਸਾ ਹੀ ਹੈ ਉਹ ਵੀ ਮੈਲ ਹੈ ਲੋਭ ਹੈ ਉਹ ਵੀ ਲੋਭ ਤਾਂ ਘਰ ਉਹਨੂੰ ਕਾਹਦਾ ਹੋਣਾ ਉਹਨੇ ਕੀ ਲੋੜ ਹੈ ਉਹਦੇ ਕੋਲ ਤਾਂ ਸਭ ਕੁਝ ਹੈ ਤੇ ਦੇ ਰਿਹਾ ਗੁੱਸਾ ਜ਼ਿਆਦਾ ਆ ਸਕਦਾ ਕਿਉਂਕਿ ਜਦ ਅਸੀਂ ਉਹਦੀ ਗੱਲ ਨਹੀਂ ਮੰਨਦੇ ਸ਼ਿਵ ਜੀ ਨੂੰ ਕਹਿੰਦੇ ਨੇ ਗੁੱਸਾ ਆਉਂਦਾ ਜਿਹਨੂੰ ਗੁੱਸਾ ਆਉਂਦਾ ਪਰਮੇਸ਼ਰ ਨਹੀਂ ਹੁੰਦਾ ਉਹਦਾ ਗੁਣ ਲੱਗ ਜਾਂਦਾ ਆਦਮੀ ਹੈ ਜਿਹਨੂੰ ਗੁੱਸਾ ਆ ਸਕਦਾ ਪਰਮੇਸ਼ਰ ਨੂੰ ਗੁੱਸਾ ਨਹੀਂ ਆ ਸਕਦਾ ਜਿਹਨੂੰ ਗੁੱਸਾ ਆ ਸਕਦਾ ਪਰਮੇਸ਼ਰ ਨਹੀਂ ਹੁੰਦਾ ਸਕਦਾ ਜਿਹਨੂੰ ਗੁੱਸਾ ਆਉਂਦਾ ਪਰਮੇਸ਼ਰ ਨਹੀਂ ਹੁੰਦਾ ਜਿਹਨੂੰ ਗੁੱਸਾ ਆਉਂਦਾ ਭਗਤ ਵੀ ਨਹੀਂ ਹੁੰਦਾ ਮੁਕਤ ਵੀ ਨਹੀਂ ਹੁੰਦਾ ਗੁੱਸਾ ਦਾ ਗੁਣ ਗਾਲ ਦਿੰਦਾ ਸਾਰੇ ਗੁੱਸਾ ਜਦ ਆਉਂਦਾ ਸਾਰੇ ਗੁਣ ਗਾਲ ਦਿੰਦਾ ਵੀਰ ਰਸ ਗੁਣ ਨਹੀਂ ਗਾਲਦਾ ਜੇ ਗੁੱਸਾ ਵੀਰ ਰਸ ਤੇ ਆਵੇ ਵੀਰ ਰਸ ਦੀ ਸੈਂਸ ਤੇ ਰੂਪ ਚ ਆਵੇ ਜੇ ਗੁੱਸਾ ਫਿਰ ਗੁਣ ਨਹੀਂ ਗਾਲਦਾ ਪੀੜੀ ਭਰ ਜਾਂਦਾ ਰੋਜ਼ ਦੀ ਸੰਸ ਵਿੱਚ ਆਵੇ ਮੁਸਾਫਿਰ ਕੋਲ ਨਹੀਂ ਗੱਲ ਫਿਰ ਕੋਲ ਨਹੀਂ ਦਸਮ ਪਾਜਾ ਕਰੇ ਜਬ ਇਹ ਬੋਲਣ ਲੱਗਾ ਤਬ ਇਹ ਰੋਸ ਜਾਂਦੇ ਕ੍ਰੋਧ ਆਇਆ ਨਹੀਂ ਕਿਹਾ ਸਾਨੂੰ ਕ੍ਰੋਧ ਆਇਆ ਕ੍ਰੋਧ ਆਉਂਦਾ ਗੁਣ ਗਾਲ ਹੁੰਦਾ ਸਾਰੇ ਰੋਜ਼ ਵਰਤਿਆ ਰਹਿੰਦਾ ਵਿਦਵਾਨ ਨਹੀਂ ਇਹ ਗੱਲ ਸਮਝ ਸਕਦੇ ਕੀ ਗੱਲ ਹੈ ਤੋਂ ਲਫ਼ਜ਼ਾਂ ਵਿੱਚ ਫਰਕ ਹੀ ਹੈ ਲੁਕਣ ਨਾਲ ਦਾ ਗੁੱਸਾ ਗੁੱਸਾ ਦਾ ਆਦਮੀ ਨਾ ਕਰ ਦਿੰਦਾ ਗੁੱਸੇ ਦਾ ਆਦਮੀ ਕੁਝ ਵੀ ਕਰ ਸਕਦਾ ਵੀਰ ਅਜ ਨਹੀਂ ਕਰਦਾ ਵੀਰ ਅਜ ਬਾਹੋਸ਼ ਇੱਕ ਬਾਹੋਸ਼ ਲੜਨਾ ਇੱਕ ਬੇਹੋਸ਼ ਬੇਹੋਸ਼ ਹੋ ਕੇ ਲੜਨਾ ਤੋਂ ਹੋ ਕੇ ਲੜਨਾ ਹੰਕਾਰ ਚੰਨਾ ਹੋ ਕੇ ਲੜਨਾ ਹੋਰ ਗੱਲ ਹੈ ਪੂਰਨ ਗਿਆਨ ਦੀ ਮਤਲਬ ਹੈ ਅਵਸਥਾ ਚ ਲੜਨਾ ਹੋਣਾ ਉਹਨਾਂ ਦਾ ਪਤਾ ਹੈ ਭਾਣੇ ਜੋ ਹੋਣੇ ਜੋ ਕੁਝ ਹੋਣਾ ਚਾਹੇ ਵਿਸ਼ਵਾਸ ਨਾਲ ਲੜਨਾ ਕਿ ਜਿੱਤ ਕਰਨੀ ਹੈ ਉਹ ਗੱਲ ਅਲੱਗ ਹੈ ਫੇਰ ਵੀ ਪਤਾ ਵੀ ਹੋਣਾ ਹੋਈ ਹੈ ਜੋ ਉਹਨੇ ਕਰਨਾ ਵਿਸ਼ਵਾਸ ਨਾਲ ਤਾਂ ਲੜਾਈ ਨਹੀਂ ਹੁੰਦੀ ਵਿਸ਼ਵਾਸ ਨਾਲ ਤਾਂ ਕੋਈ ਕੰਮ ਨਹੀਂ ਹੁੰਦਾ ਪਰ ਇਹ ਹਾਂ ਨਿਸ਼ਚੈ ਕਰ ਆਪਣੀ ਜੀਤ ਕਰੂੰ ਕ੍ਰੋਧ ਆ ਜਾਂਦਾ ਕ੍ਰੋਧ ਦੇ ਵਿੱਚ ਸਾਡਾ ਸੱਚ ਨਾਲ ਲਿੰਕ ਟੁੱਟ ਜਾਂਦਾ ਸੱਚ ਨਾਲ ਲਿੰਕ ਟੁੱਟ ਜਾਂਦਾ ਵਿਰੋਧ ਆ ਗਿਆ ਮੈਂ ਮੈਂ ਆਲਾ ਤੂੰ ਕਿੱਥੇ ਰਹਿ ਗਿਆ ਤੂੰ ਤਾਂ ਗਿਆ ਹੁਕਮ ਨੂੰ ਭੁੱਲ ਗਿਆ ਵੀਰ ਰਸ ਵਿੱਚ ਹੁਕਮ ਨਹੀਂ ਭੁੱਲਦਾ ਵੀਰ ਰਸ ਵਿੱਚ ਲੜਦਾ ਹੁਕਮ ਦੇ ਅੰਦਰ ਲੜਦਾ ਕ੍ਰੋਧ ਨਾਲ ਲੜਦਾ ਹੁਕਮ ਤੇ ਬਾਹਰ ਹੋ ਕੇ ਲੜਦਾ ਆਪਣੀ ਮਰਜ਼ੀ ਨਾਲ ਲੜਦਾ तो वहां लगे छोड़ ਸੱਚਾ ਸਾਹਿਬ ਸਾਚ ਨਾਏ ਭਾਖਿਆ ਪਉ ਅਪਾਰ ਆਖਿਆ ਆਖਾਂ ਮੰਗਾ ਦੇ ਦੇ ਆਖਿਆ ਮੰਗੇ ਦੇ ਦੇ ਦਾਤ ਕਰੇ ਦਾਤਾ ਲੋਕ ਮੰਗਦੇ ਨੇ ਆਖ ਕੇ ਬੋਲ ਕੇ ਮੰਗਦੇ ਨੇ ਆਖਾਂ ਮੰਗਾ ਦੇ ਦੇ ਦੇ ਦੇ ਕਹਿੰਦੇ ਨੇ ਪਰ ਦਾਤਾ ਦੇ ਵੀ ਰਿਹਾ ਦਾਤ ਕਰੇ ਦਾਤਾ ਦਾਤਾ ਦੇ ਵੀ ਰਿਹਾ ਲੋਕ ਮੰਗ ਵੀ ਰਹੇ ਨਾ ਦੇ ਵੀ ਰਿਹਾ ਮੰਗੇ ਤੇ ਦੇ ਰਿਹਾ ਆਪਣੀ ਮਰਜ਼ੀ ਨਾਲ ਦੇ ਰਿਹਾ ਹੋ ਜਾਣ ਕਈ ਵਾਰ ਅਸੀਂ ਜਿਹੜੀ ਚੀਜ਼ ਮੰਗਦੇ ਉਹੀ ਉਹ ਦੇ ਦਿੰਦਾ ਉਹ ਦੇਣੀ ਹੁੰਦੀ ਹੈ ਦਾ ਮਤਲਬ ਹੈ ਕਈ ਵਾਰ ਨਹੀਂ ਮਿਲਦੀ ਦੇ ਤਾਂ ਆਪਣੀ ਮਰਜ਼ੀ ਨਾਲ ਰਿਹਾ ਉਹ ਲੋਕ ਮੰਗ ਵੀ ਰਹੇ ਨੇ ਹੁਣ ਕਿਹਦਾ ਪਾਣੀ ਮੰਗੂਗਾ ਪਾਣੀ ਦਾ ਉਹਨੇ ਪਿਆਸ ਭਜਾਉਣ ਵਾਸਤੇ ਉਹਨੂੰ ਬਣਾਇਆ ਸਾਡਾ ਪਿਆਸ ਦਾ ਉਹਨੇ ਪਾਣੀ ਕੀ ਕਰਨਾ ਪਾਣੀ ਕਾਹਦੇ ਵਾਸਤੇ ਬਣਾਇਆ ਸਾਡੀ ਪਿਆਸ ਭਜਾਉਣ ਵਾਸਤੇ ਜੀਵਾਂ ਦੀ ਪਿਆਸ ਭਜਾਉਣ ਵਾਸਤੇ ਬਣਾਇਆ ਬਹੁਤ ਗਰਮੀ ਪੈਂਦੀ ਹੈ بارش ਬਾਅਦ ਹੁੰਦਾ بارش ਤੋਂ ਪਹਿਲਾਂ ਗਰਮੀ ਪੈਂਦੀ ਹੈ ਜੇ ਦੋ ਮਹੀਨੇ ਗਰਮੀ ਪੈ ਜਾਵੇ ਵੀ ਪਵੇ ਇਹਨਾਂ ਲੋਕ ਤਾਂ ਮਰ ਜਾਣ ਆਪਣੀ ਗਰਮੀ ਜਦ ਹੁੰਦੀ ਹੈ ਜਦੋਂ ਬਾਰਿਸ਼ ਆ ਜਾਂਦੀ ਬਚਾਉਣ ਵਾਸਤੇ ਇਹਨਾਂ ਵਾਲੇ ਤੋਂ ਹੁੰਦਾ ਹੈ ਇਥੋਂ ਵੀ ਉਹ ਹੈਗਾ ਕੋਈ ਪਿੱਛੇ ਕੋਈ ਤਾਕਤ ਹੈ ਉਹ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ ਪਰ ਜਿਹੜੇ ਵਿਦਵਾਨ ਹੁੰਦੇ ਨੇ ਦੁਨਿਆਵੀ ਆਦਮੀ ਹੁੰਦੇ ਨੇ ਦੁਨਿਆਵੀ ਸ਼ਕਤੀਆਂ ਰੱਖਦੇ ਨੇ ਦੁਨਿਆਵੀ ਸੂਝ-ਬੂਝ ਰੱਖਦੇ ਨੇ ਉਹ ਇਸ ਗੱਲ ਤੋਂ ਉਖੜ ਜਾਂਦੇ ਨੇ ਬੇਵਿਸ਼ਵਾਸੀ ਕਰ ਜਾਂਦੇ ਨੇ ਬੇਵਿਸ਼ਵਾਸੀ ਹਰ ਵਕਤ ਰਹਿੰਦੀ ਉਹਨਾਂ ਦੇ ਅੰਦਰ ਕਦੇ-ਕਦੇ ਵਿਸ਼ਵਾਸ ਹੋ ਜਾਂਦਾ ਜਦ ਉਹਨਾਂ ਦੇ ਵਸਤੇ ਬਾਹਰ ਹੋ ਜਾਂਦੀ ਹੈ ਗੱਲ ਫਿਰ ਵਿਸ਼ਵਾਸ ਹੋ ਜਾਂਦਾ ਹੈ ਮਾੜਾ ਮੋਟਾ ਉਹ ਵੀ ਵਿਸ਼ਵਾਸ ਪੱਕਾ ਨਹੀਂ ਹੁੰਦਾ ਦਮਾਡੋਲ ਜਿਹਾ ਵਿਸ਼ਵਾਸ ਹੁੰਦਾ ਮੰਨ ਜਾਂਦੇ ਨੇ ਵੀ ਕੋਈ ਤਾਕਤ ਹੈ ਪਰ ਅੰਦਰੋਂ ਨਹੀਂ ਮੰਨਦੇ ਉਹ ਮੰਨਣਾ ਕਹਦਾ ਜਿਹੜਾ ਅੱਜ ਮੰਨ ਗਿਆ ਕੱਲ ਨੂੰ ਮੁਕਰ ਗਿਆ ਕੱਲ ਮੰਨਣਾ ਮੰਨਣਾ ਉਹ ਹੈ ਜਿਹੜਾ ਮੰਨੇ ਹੀ ਰਹੇ ਇੱਕ ਵਾਰ ਮੰਨੀ ਗੱਲ ਹਮੇਸ਼ਾ ਵਾਸਤੇ ਮੰਨੀ ਰਹੇ ਉਹਨੂੰ ਮੰਨਣਾ ਲੈਣਾ ਅੱਜ ਮੰਨ ਗਿਆ ਘੜੀ ਨੂੰ ਮੁਕਰ ਗਿਆ ਕੱਲ ਮੰਨਣਾ ਆਖਾਂ ਨੂੰ ਕਹਿੰਦੇ ਦੇ ਦਾਤ ਕਰੇ ਦਾਤਾਰ ਸਾਰੇ ਜੀਵ ਮੰਨਦੇ ਨੇ ਅਰਦਾਸ ਵੀ ਕਰ ਰਹੇ ਪੇੜ ਪੌਦਿਆਂ ਤੋਂ ਲੈ ਕੇ ਮੰਗ ਰਹੇ ਨੇ ਬਬੀਆ ਦੀ ਗੱਲ ਕਰੀ ਹੈ ਬਬੀਆ ਮੰਗ ਰਿਹਾ ਬਬੀਆ ਤਾਂ ਜਾਨਵਰ ਹੈ ਉਹ ਵੀ ਤਾਂ ਮੰਗ ਰਿਹਾ ਬਬੀਆ ਅਮਰਤ ਪਹਿਲੇ ਬੋਲੇ ਬਬੀਆ ਤਾਂ ਪੰਛੀ ਹੈ ਉਹ ਵੀ ਮੰਗ ਰਿਹਾ ਤਾਂ ਦਾ ਸੁਣੀ ਪਕਾਰ ਮੇਗੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਾਂ ਪਾਤਾ ਨਾ ਵੀ ਬਾਵੀਆ ਗਰਮੀ ਤੜਫ ਰਿਹਾ ਸੰਸਾਰ ਗਰਮੀ ਤੜਫ ਰਿਹਾ ਮਨ ਭਾਵੀ ਹੈ ਯਾਰ ਮਨ ਜਾ ਤੜਫਦਾ ਭਾਵੀ ਹੈ ਇਹ ਗਰਮੀ ਤੜਫਦੇ ਨੇ ਰੋਗ ਵੀ ਬਦਲਦਾ ਦੋ ਦਿਨ ਅੱਗੋਂ ਦੋ ਦਿਨ ਪਿੱਛੋਂ ਬਾਦ ਅੰਦਰ ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ ਫੇਰ ਆਪਾਂ ਉਹਦੇ ਅੱਗੇ ਕੀ ਰੱਖੀਏ ਆਪਾਂ ਨੂੰ ਕੀ ਚੜਾਈਏ ਦਾਤਾ ਦਾ ਉਹੀ ਦੇ ਰਿਹਾ ਸਾਰੀਆਂ ਆਪਾਂ ਨੂੰ ਉਹਦੀ ਦਾਤ ਦਿੱਤੀ ਹੋਈ ਹੋਈ ਉਹਦੇ ਅੱਗੇ ਰੱਖ ਦਈਏ ਲੈ ਬਈ ਤੈਨੂੰ ਅਸੀਂ ਦੇ ਰਹੇ ਹਾਂ ਅਸਲ 'ਚ ਗੱਲ ਇਹ ਕਹਤੀ ਜਿਹੜੇ ਲੋਕ ਦੇਵੀ ਦੇਵਤਿਆਂ ਦੇ ਆਪਣੇ ਇਸ ਦੇ ਉਹਦੇ ਚੜਾਵੇ ਚੜਾਉਣ ਜਾਂਦੇ ਨੇ ਨਾ ਉਹ ਮੂਰਖ ਨੇ ਉਹ ਤੋਂ ਲੈ ਕੇ ਉਹਨੂੰ ਦੇ ਰਹੇ ਉਹ ਤਾਂ ਨਿਆਣੇ ਦੇ ਮਾਂ ਬਕਾਇਆ ਇੱਕ ਪੈਕਟ ਲੈ ਕੇ ਦਿੱਤਾ ਉਹਦੇ ਬਾਪ ਨੇ ਆ ਕਿਸੇ ਹੋਰ ਰਿਸ਼ਤੇਦਾਰ ਨੇ ਟੌਫੀਆਂ ਦਾ ਇੱਕ ਟੌਫੀ ਕੱਢ ਕੇ ਉਹਨੂੰ ਦੇ ਦਿੰਦਾ ਉਹ ਕਹਿੰਦਾ ਮੈਂ ਲੈਣਾ ਤੈਨੂੰ ਐ ਨਹੀਂ ਪਤਾ ਵੀ ਪੈਕਟ ਪੂਰਾ ਉਹਨੇ ਲਿਆ ਕੇ ਦਿੱਤਾ ਉਹ ਨਿਆਣੇ ਵਰਗੀ ਅਕਲ ਹੈ ਉਹਨਾਂ ਦੀ ਜਵਾਗ ਵਰਗੀ ਅਕਲ ਹੈ ਬੱਚੇ ਵਰਗੀ ਜਿਹੜਾ ਇੱਕ ਟੌਫੀ ਦੇ ਕੇ ਇਹ ਕਹਿੰਦਾ ਮੈਂ ਦਿੱਤੀ ਹੈ ਕਿ ਉਹਦੇ ਹੱਥ ਚਾਈ ਉਹਦੀ ਹੋ ਗਈ ਇਵੇਂ ਸਾਡੇ ਕੋਲ ਜਦ ਦਾਤ ਆ ਜਾਂਦੀ ਹੈ ਦਾਤਾਰ ਵਿਸਰ ਜਾਂਦਾ ਹੈ ਦਾਤ ਸਾਡੀ ਹੋ ਜਾਂਦੀ ਹੈ ਜਦ ਸਾਡੀ ਹੋ ਗਈ ਦਾਤ ਦਾਤ ਨਹੀਂ ਰਹੀ ਅਸੀਂ ਦਾਤੇ ਤੋਂ ਮੁਨਕਰ ਹੋ ਗਏ ਅਮਾਨਤ ਦੇ ਵਿੱਚ ਖਿਆਨਤ ਹੋ ਗਈ ਬੇਈਮਾਨ ਹੋ ਗਏ ਬੇਈਮਾਨ ਹੋ ਕੇ ਜਿਹੜਾ ਹੋ ਜਾਂਦੇ ਨਾ ਗੁਰਦੁਆਰੇ ਸਰ ਤਾਂ ਹੀ ਜਾਂਦੇ ਮੈਂ ਆ ਕੀਤਾ ਮੈਂ ਰਮਾਲਾ ਚੜਾਇਆ ਮੈਂ ਪੱਖਾ ਚੜਾਇਆ ਮੈਂ ਉਹ ਕੀਤਾ ਮੈਂ ਇਹਨੇ ਲੱਖ ਰੁਪਏ ਚੜਾਇਆ ਉਹ ਮੈਂ ਹੋ ਗਈ ਨਾ ਤਾਂ ਕਹਿੰਦੇ ਦਾਤ ਕਰੇ ਦਾਤਾ ਫਿਰ ਕੀ ਉਹਦੇ ਅੱਗੇ ਚੜਾਵਾ ਕੀ ਚੜਾਉਣਾ ਤੁਸੀਂ ਇਹਦਾ ਜਵਾਬ ਗੁਰਬਾਣੀ ਕੀ ਕਹਿੰਦੀ ਹੈ ਜੇ ਚੜਾਉਣਾ ਕੀ ਚੜਾਉਣਾ ਚਾਹੀਦਾ ਤਾਨ ਮਾਨ ਤਨ ਸਭ ਸੰਪੂਰ ਗੁਰ ਕੋ ਆ ਚੜਾ ਜੇ ਚੜਾਉਣ ਇਹੀ ਹੈ ਤੇਰੇ ਕੋਲ ਹੋਰ ਤੇਰੇ ਕੋਲ ਹੈ ਕੀ ਉਹ ਬਾਕੀ ਦਾ ਉਹਦਾ ਹੀ ਦਿੱਤਾ ਹੋਇਆ ਮਨ ਕਾਹਦੇ ਨਹੀਂ ਦੰਦਾ ਮਨ ਵਿੱਚ ਸਤਗੁਰ ਕੇ ਪਾਸੇ ਦੇ ਬਾ ਮਨੇ ਹੈ ਖੋਟਾ ਹੈ ਦੁਦਾ ਨਹੀਂ ਮਨ ਲੈ ਕੇ ਜੀ ਜਦੇ ਮੁਕਰ ਜਾਂਦਾ ਖੋਟਾ ਮਨ ਮਨ ਖੋਟਾ ਦਾਤ ਲੈ ਲਈ ਪਹਿਲਾਂ ਮੰਗਤਾ ਬਣ ਗਿਆ ਫਿਰ ਜਦੇ ਮਾਲਕ ਬਣ ਗਿਆ ਹੁੰਦੀ ਸਾਰੇ ਇਹਦਾ ਸੁਭਾਅ ਹੈ ਇਹ ਸੁਭਾਅ ਖੋਟਾ ਸੁਭਾਅ ਹੈ ਜਿਹੜਾ ਸੁਭਾਅ ਮੰਨਦਾ ਇਹੀ ਖੋਟਾ ਹੈ ਇਹੀ ਖੋਟ ਇਸੇ ਨੂੰ ਗਿਆ ਮਨ ਖੋਟਾ ਹਰ ਤੂੰ ਖੋਟਾ ਹੈ ਤੇਰਾ ਨਹੀਂ ਵਿਸ਼ਵਾਸਾ ਤੇਰਾ ਵਿਸ਼ਵਾਸ ਕਰੇ ਤਾਂ ਕੌਣ ਕਰੇ ਮਨ ਕਿਸੇ ਦਾ ਵਿਸ਼ਵਾਸ ਨਹੀਂ ਕਰਦਾ ਮਨ ਦਾ ਵੀ ਕੋਈ ਨਹੀਂ ਕਰਦਾ ਸੰਸਾਰ ਕਿਉਂ ਨਹੀਂ ਵਿਸ਼ਵਾਸ ਹੋ ਰਿਹਾ ਇੱਕ ਦੂਏ ਦਾ ਕਿਉਂ ਅਸ਼ਟਾਮ ਲਿਖਾ ਪੜੀ ਹੈ ਤਨਖਾਹ ਦਿੰਦੇ ਨੇ ਕਿਉਂ ਉਠੇ ਦਸਤਖਤ ਕਰਾਉਂਦੇ ਨੇ ਕਿਉਂ ਕਹਿੰਦੇ ਨੇ ਰਸੀਦਾ ਪੇਸ਼ ਕਰੋ ਕਿਸੇ ਨੂੰ ਕਿਸੇ ਤੇ ਵਿਸ਼ਵਾਸ ਨਹੀਂ ਸਰਕਾਰ ਦਾ ਬਿਲਕੁਲ ਵਿਸ਼ਵਾਸ ਦਾ ਮਤਲਬ ਹੈ ਜੀ ਨਾ कर्म मन फुटार तेरा नहीं विसाता तो अर्थ अनुवादा अनुवादी है अनुवादी होती है मर्जी करने वाला अपनी मर्जी करने वाला ਜਿਵੇਂ ਮੂੰਹ ਮੂੰਹ ਜੋਰ ਘੋੜਾ ਹੁੰਦਾ ਜਿਹਨੂੰ ਮੂੰਹ ਹੋਇਆ ਤੁਰ ਪਿਆ ਬੇਲਗਾਮ ਘੋੜੇ ਨੂੰ ਉਪਦਰ ਵੀ ਕਾ ਪੈਖੜ ਤਾਂ ਛੋਟੇ ਜਾਂ ਉੱਪਰ ਲਾਦਾ ਤੇਰੇ ਉਹ ਪੈਖੜ ਪਾਇਆ ਹੋਇਆ ਖੋਤੇ ਨੇ ਤਾਂ ਹੀ ਤੂੰ ਤੈਨੂੰ ਛੱਡਿਆ ਨਹੀਂ ਜਾਂਦਾ ਆ ਜਿਹੜਾ ਬੰਦ ਕੀਤਾ ਹੈ ਕਾਲ ਦੇ ਵਸ ਪਾਇਆ ਨਾ ਖੋਤੇ ਦਾ ਪੈਖੜ ਉਦੋਂ ਛੱਡਦਾ ਕਮਹਾਰ ਜਾਂ ਪੂਰਾ ਬੋਝ ਲੱਦ ਲੈਂਦਾ ਫਿਰ ਕਹਿੰਦਾ ਚੱਲ ਹੁਣ ਤੁਰ ਤੇਰਾ ਪੈਖੜ ਵੀ ਜਾਂ ਛੁੱਟੋ ਜਾਂ ਤੂੰ ਉੱਤੇ ਹੁਕਮ ਲੱਦ ਲੈਂਗਾ ਆਪਣੇ ਗਿਆਨ ਇੰਨਾ ਲੱਦ ਲੇਗਾ ਕਿ ਤੂੰ ਤੁਰੇ ਨਹੀਂ ਸਕਦਾ ਗਿਆਨ ਦਾ ਵੱਡਾ ਸਮਾਨ ਦਾ ਇੰਨਾ ਗਿਆਨ ਲੱਦਿਆ ਜਾਊ ਤੇਰੇ ਤੇ ਫਿਰ ਤੂੰ ਭੱਜ ਕੇ ਫਿਰ ਫਿਰ ਤੇ ਤੁਰ ਨਹੀਂ ਆਉਣਾ ਤਾਂ ਹੀ ਕਹਿੰਦਾ ਰਗਵੀਰ ਵੀ ਹੁਣ ਤੁਰ ਮਨ ਨੂੰ ਕਹਿੰਦਾ ਹੁਣ ਭੱਜ ਤੂੰ ਤਾਂ ਬਹੁਤ ਤੇਜ਼ ਰਫ਼ਤਾਰ ਸੀ ਇਹ ਤਾਂ ਸੱਚ ਵੱਲ ਨੂੰ ਭੱਜ ਹੁਣ ਝੂਠ ਵੱਲ ਨੂੰ ਬੜਾ ਭੱਜਦਾ ਸੀ ਕਾਬੂ ਨਹੀਂ ਸੀ ਆਉਂਦਾ ਨੀਵੇਂ ਥਾਂ ਦਾ ਜਾਂਦਾ ਨਹੀਂ ਭੱਜਿਆ ਉੱਚੇ ਚੜਨ ਵੇਲੇ ਔਖਾ ਹੋ ਗਿਆ ਕੰਮ ਲੱਤਾਂ ਫੁੱਲਣ ਲੱਗੀ ਜਿਵੇਂ ਦਾ ਰੁੜੇ ਜਾ ਰਿਹਾ ਪਾਣੀ ਨੇ ਜੇ ਉੱਚੇ ਦੌੜ ਜੜੂ ਫਿਰ ਪਤਾ ਲੱਗਦਾ ਇਹ ਗੰਗਾ ਉਲਟੀ ਹੈ ਨਾ ਗਿਆਨ ਦੀ ਬੌੜੀ ਜੜ ਅਗਿਆਨਤਾ ਦੀ ਬੌੜੀ ਚੜਨਾ ਬੜਾ ਸਖਾਲਾ ਹੈ ਅਗਿਆਨਤਾ ਦੀ ਬੌੜੀ ਉਤਰਨਾ ਬੜਾ ਸਖਾਲਾ ਹੈ ਪਾਣੀ ਨੂੰ ਉੱਚਾ ਦੋਂਦੇ ਛੱਡ ਦੋ ਆਪੇ ਥੱਲੇ ਆ ਜਾਂਦਾ ਆਕਾਸ਼ ਤੋਂ ਕੁਝ ਵੀ ਛੱਡ ਦੋ ਆਪੇ ਥੱਲੇ ਆ ਜਾਂਦੀ ਹੈ ਉਹਨੂੰ ਲਿਆਉਣ ਦੀ ਲੋੜ ਨਹੀਂ ਥੱਲੇ ਖਿੱਚਣ ਦੀ ਲੋੜ ਨਹੀਂ ਜਦ ਆਕਾਸ਼ ਨੂੰ ਪਾਣੀ ਜਾਣਾ ਹੁੰਦਾ ਨਾ ਫੁਆਰੇ ਪਾਣੀ ਉੱਤੇ ਨਹੀਂ ਜਾਂਦਾ ਬੜੀ ਫੋਰਸ ਨਾਲ ਜਾਂਦਾ ਪਿੱਛੇ ਫੋਰਸ ਹੁੰਦੀ ਹੈ ਤਾਂ ਜਾਂਦਾ ਉਹ ਡਿੱਗਦਾ ਆਪਣੇ ਆਪ ਹੀ ਮਨ ਡਿੱਗਦਾ ਆਪਣੇ ਆਪ ਹੀ ਡਿੱਗ ਪੈਂਦਾ ਹੈ ਡਿੱਗਣ ਜੇ ਨੂੰ ਕਿਸੇ ਦੀ ਲੋੜ ਨਹੀਂ ਹੈ ਜਦ ਮਨ ਇਮਾਨ ਛੱਡਦਾ ਬੇਈਮਾਨ ਹੁੰਦਾ ਆਪਣੇ ਆਪ ਹੀ ਹੋ ਜਾਂਦਾ ਇਹ ਤੈਨੂੰ ਰੋਕਣਾ ਔਖਾ ਬੇਈਮਾਨੀ ਤੋਂ ਵਿਰੋਧ ਆਉਂਦਾ ਨੂੰ ਆਪਣੇ ਆਪੇ ਆ ਜਾਂਦਾ ਲੋਭ ਆਪਣੇ ਆਪੇ ਪੈਦਾ ਹੁੰਦਾ ਮੋਹ ਆਪਣੇ ਆਪੇ ਪੈਦਾ ਹੁੰਦਾ ਕਿਹੜਾ ਕਿਸੇ ਦੀ ਮਦਦ ਲੈਣੀ ਪੈਂਦੀ ਹੈ ਵਕਾਰਾਂ ਵੱਲੋਂ ਆਪਣੇ ਆਏ ਨੂੰ ਕਿਸੇ ਦੀ ਲੋੜ ਨਹੀਂ ਹੈ ਵਕਾਰ ਪੈਦਾ ਕਰਨ ਵਾਸਤੇ ਕਿਸੇ ਦੀ ਮਦਦ ਨਹੀਂ ਲੋੜ ਲੋੜ ਨਹੀਂ ਹੈ ਗੁਣ ਪੈਦਾ ਕਰਨ ਵਾਸਤੇ ਲੋੜ ਹੈ ਔਗਣਾ ਖਤਰ ਕਾਦੀ ਲੋੜ ਹੈ ਗੁਣ ਪੈਦਾ ਕਰਨ ਵਾਸਤੇ ਲੋੜ ਹੈ ਗੁਣ ਕਿਥੋਂ ਹਰ ਵਿਸਰ ਤੇਰੇ ਗੁਣ ਗਲੇ ਕਾਤੇ ਨੇ ਗੁਣ ਹਰ ਵਿਸਰ ਗਿਆ ਜਿੱਥੋਂ ਇਹਦੀ ਹੋਣ ਹੈ ਨਾ ਮਨ ਦੀ ਹੋਂਦ ਉਹੀ ਵਿਸਰ ਗਈ ਦਾਤਾ ਵਿਸਰ ਗਿਆ ਦਾਤਾਰ ਜਿਹੜਾ ਇਹਨੂੰ ਲਾਈਟ ਦੇ ਰਿਹਾ ਜਿਹੜਾ ਦਾ ਵਜੂਦ ਹੈ ਵਜੂਦ ਜਿੱਥੋਂ ਪੈਦਾ ਹੋਇਆ ਉਹਨੂੰ ਵਿਸਰ ਗਿਆ ਤਾਂ ਕਹਿੰਦਾ ਮੈਂ ਹੈਗਾ ਬਸ ਮੈਂ ਹੁੰਨਾ ਹੀ ਹਾਂ ਮੈਂ ਹਮੇਸ਼ਾ ਰਹਿਣਾ ਪੁੱਛੇ ਜਾਂ ਸੁੱਤਾ ਪਿਆ ਸੀ ਜਦ ਕੀ ਸੀ ਤੂੰ ਉਹਦਾ ਨਹੀਂ ਪਤਾ ਉਹਦਾ ਨਹੀਂ ਪਤਾ ਜਨਮ ਤੋਂ ਪਹਿਲਾਂ ਕੀ ਸੀ ਤੂੰ ਉਹਦਾ ਨਹੀਂ ਪਤਾ ਮਰਨ ਦੇ ਬਾਅਦ ਕੀ ਹੋਏਗਾ ਉਹਦਾ ਨਹੀਂ ਪਤਾ ਫਿਰ ਤੈਨੂੰ ਪਤਾ ਕਾਹਦਾ ਹੈ ਤੈਨੂੰ ਪਤਾ ਕਾਹਦਾ ਹੈ ਕਾਹਦਾ ਨਹੀਂ ਪਤਾ ਤੇਰਾ ਵਜੂਦ ਕੀ ਹੈ ਤੂੰ ਕੀ ਹੈ ਇਹਦਾ ਨਹੀਂ ਪਤਾ ਮੈਂ ਸ਼ਰੀਰ ਹਾਂ ਸ਼ਰੀਰ ਦਾ ਤਾਂ ਹੈ ਨਹੀਂ ਤੇਰਾ ਰੂਪ ਰੰਗ ਕੀ ਹੈ ਇਹਦਾ ਨਹੀਂ ਪਤਾ ਤੈਨੂੰ ਪਤਾ ਕੀ ਹੈ ਸੰਸਾਰ ਨੂੰ ਪਤਾ ਕੀ ਹੈ ਜੇ ਇਹਨਾਂ ਗੱਲਾਂ ਦਾ ਪਤਾ ਨਹੀਂ ਤਾਂ ਪਤਾ ਕਰ ਸੰਸਾਰ ਨੂੰ ਕਿਹੜੀ ਗੱਲ ਦਾ ਜਿਹੜੀ ਗੱਲ ਦਾ ਸੰਸਾਰ ਨੂੰ ਪਤਾ ਉਹੀ ਤਾਂ ਮੂਰਖ ਬਣਾਉਣ ਵਾਲੀ ਗੱਲ ਹੈ ਜਿਹੜੇ ਗਿਆਨ ਦਾ ਸੰਸਾਰ ਨੂੰ ਪਤਾ ਉਹੀ ਤਾਂ ਨੂੰ ਬੇਵਕੂਫ ਬਣਾ ਰਿਹਾ ਉਸੇ ਨੇ ਤਾਂ ਗੁਣ ਵਾਲੇ ਨੇ ਦੇ ਉਸੇ ਨੇ ਤਾਂ ਹੰਕਾਰ ਪੈਦਾ ਕੀਤਾ ਹੋਇਆ ਜੋ ਸੰਸਾਰ ਨੂੰ ਪਤਾ ਹੈ ਜਿਹੜੇ ਗਿਆਨ ਦਾ ਉਹੀ ਇਹਨੂੰ ਇਹਦੇ ਗੁਣ ਗਾਲੀ ਬਣੀ ਉਹਦੇ ਕਰਕੇ ਲੋਭ ਹੈ ਉਹਦੇ ਕਰਕੇ ਮੋਹ ਹੈ ਹੋਰ ਕਾਹਦੇ ਕਰਕੇ ਹੈ ਉਗਣ ਦੇ ਕਰਕੇ ਨੇ ਦੇਸ਼ ਪੈਦਾ ਹੋਏ ਇਹ ਗਿਆਨ ਤਾਂ ਨਾ ਹੁੰਦਾ ਤਾਂ ਚੰਗਾ ਸੀ ਜਿਹੜੇ ਗਿਆਨ ਨਾਲ ਅਕਲ ਦਾ ਨਾਸ ਹੋਣਾ ਹੋਵੇ ਨਾ ਮਨ ਅਸ਼ੁੱਧ ਹੋਣਾ ਹੋਵੇ ਉਹ ਨਾ ਹੋਵੇ ਤਾਂ ਚੰਗਾ ਉਹਦੀ ਆਣ ਹੁੰਦੇ ਜੀ ਜਿਨ੍ਹਾਂ ਨੇ ਜਨਮ ਨਹੀਂ ਲਿਆ ਉਹਨਾਂ ਕੋਲ ਪੂੰਜੀ ਉਹਨਾਂ ਦੀ ਬਚੀ ਹੋਈ ਹੈ ਜਿਨ੍ਹਾਂ ਨੇ ਜਨਮ ਲੈ ਕੇ ਪੂੰਜੀ ਗਵਾਲੀ ਇੱਕ ਆਦਮੀ ਇੱਕੋ ਜਿਹੇ ਪੈਸੇ ਨੇ ਆਦਮੀ ਦੇ ਕਿਤੇ ਚਲੇ ਗਏ ਜੂਆ ਖੇਡ ਹੁੰਦਾ ਇੱਕ ਤਾਂ ਜੂਆ ਖੇਡਦਾ ਹੀ ਨਹੀਂ ਇੱਕ ਜੂਆ ਜਹਾਰ ਦਿੰਦਾ ਉਹ ਜਿਹੜਾ ਖੇਡਿਆ ਨਹੀਂ ਉਹ ਚੰਗਾ ਹੈ ਜਿਹੜਾ ਹਾਰ ਗਿਆ ਉਹ ਚੰਗਾ ਹੈ ਜਿਨ੍ਹਾਂ ਨੇ ਜਨਮ ਲੈ ਕੇ ਬਾਜੀ ਹਾਰਤੀ ਉਹ ਜਿਹੜੇ ਖੇਡੇ ਨਹੀਂ ਇਹ ਜੋ ਜਨਮ ਲਿਆ ਇਹਨੂੰ ਉਹ ਜੰਗਲ ਇਹਨਾਂ ਨੂੰ ਉਹਨੇ ਪੱਲੇ ਦਾ ਹੈ ਮੂਲ ਦਾ ਪੱਲੇ ਹੈ ਇਹ ਬੜੇ ਅਕਲਮੰਦ ਜਿਹੜੇ ਨੇ ਨਾ ਗਿਆਨਵਾਨ ਨੇ ਮੂਲ ਕੋ ਕੇ ਚੱਲ ਜਾ ਰਹੇ ਨੇ ਜਿਹੜਾ ਇਹਨਾਂ ਨੂੰ ਗਿਆਨ ਆ ਮੂਲ ਗਵਾਉਣ ਵਾਲਾ ਹੀ ਆ ਗਵਾ ਗਵਾ ਕੇ ਜਾ ਰਹੇ ਨੇ ਮੂਲ ਇਸੇ ਕਰਕੇ ਜਾ ਕੇ ਉਹ ਸਾਧਾ ਨੂੰ ਮੱਥਾ ਟੇਕ ਦਿੰਦੇ ਨੇ ਜਿਹਨਾਂ ਦੇ ਪੱਲੇ ਹੀ ਕੱਖ ਨਹੀਂ ਜਿਹਨਾਂ ਨੂੰ ਗਿਆਨ ਹੋਵੇ ਤਾਂ ਸਾਧ ਨੂੰ ਵੀ ਪਰਖ ਲੈਣ ਕਿੱਡੇ ਹੀ ਵੱਡੇ ਹੋਣ ਮਿਨਿਸਟਰ ਕਿੱਡੇ ਹੀ ਵੱਡੇ ਹੋਣ ਅਫਸਰ ਕੋਈ ਗੱਲ ਨਹੀਂ ਇਹਨਾਂ ਨੂੰ ਅਸਲੀ ਜਾਂ ਨਕਲੀ ਸਾਧਦਾ ਜਿਹੜਾ ਉਹਨਾਂ ਅੰਦਰ ਕੀ ਹੈ ਇਹਨਾਂ ਦੇ ਅੰਦਰ ਬਿਲਕੁਲ ਘੋਰ ਗਿਆ ਹੁੰਦਾ ਹੈ ਸੰਤਾਂ ਤਾਂ ਪਰਖ ਨਹੀਂ ਸਕਦੇ ਸੱਚੇ ਨੇ ਝੂਠੇ ਨੇ ਉਹ ਇਹਨਾਂ ਨਾਲ ਠੱਗੀ ਮਾਰ ਰਹੇ ਨੇ ਤੇ ਫਿਰ ਇਹਨਾਂ ਨੂੰ ਅਕਲ ਕਿੱਥੋਂ ਫਿਰ ਕਹਿੰਦੇ ਨੇ ਸਾਨੂੰ ਅਕਲ ਹੈ ਬਿਰਸਾ ਨੂੰ ਪੁੱਛਿਆ ਸੀ ਨਾ ਬੜੇ ਬੜੇ ਸਿਆਣੇ ਸੀ ਉਹ ਅਨਪੜ੍ਹ ਸੀ ਬਿਰਸਾ ਸੀ ਬਿਲਕੁਲ ਪੜ੍ਹੇ ਲਿਖੇ ਸੈਕਟਰੀਏਟ ਦੇ ਬੰਦੇ ਚੰਗੇ ਚੰਗੇ ਜਿਹੜੇ ਮਨਿਸਟਰ ਨੂੰ ਉਂਗਲੀ ਦੇ ਚਾਹੁੰਦੇ ਨੇ ਉਹ ਉਂਗਲੀ ਨਹੀਂ ਚਾਹੁੰਦੇ ਨੇ ਮਨਿਸਟਰ ਨੂੰ ਉਹ ਕਹਿੰਦਾ ਤੁਹਾਡੇ ਆ ਸਾਡੇ 'ਚ ਫਿਰ ਕੀ ਫਰਕ ਆ ਕਹਿੰਦਾ ਫਰਕ ਹੈ ਮੈਂ ਕੁਰਸੀ ਤੇ ਬੈਠਾ ਤੁਸੀਂ ਮੇਰੇ ਮੂਹਰੇ ਪੁੱਜੇ ਬੈਠੇ ਇਹ ਫਰਕ ਨਹੀਂ ਹੈ ਤੁਸੀਂ ਮੇਰੇ ਮੂਰੇ ਪੁੰਜੇ ਬੈਠੇ ਹੋ ਤੁਹਾਡੇ ਤੁਸੀਂ ਟਾਈਮ ਨਹੀਂ ਦਿੰਦੇ ਮਿਲਣ ਨੂੰ ਦਫ਼ਤਰ 'ਚ ਲੋਕਾਂ ਨੂੰ ਆਉਣ ਨੂੰ ਜੇ ਟਾਈਮ ਹੋਵੇ ਵੀ ਮੈਂ ਮਿਲਣਾ ਹੈ ਟਾਈਮ ਹੀ ਨਹੀਂ ਦਿੰਦੇ ਤੁਸੀਂ ਤੁਹਾਡੇ ਕੋਲ ਕੋਈ ਜਾ ਨਹੀਂ ਸਕਦਾ ਆਮ ਆਦਮੀ ਮਿਲਣਾ ਚੰਗੇ ਚੰਗੇ ਨੂੰ ਟਾਈਮ ਨਹੀਂ ਦਿੰਦੇ ਮੇਰੇ ਮੂਰੇ ਤੁਸੀਂ ਆ ਕੇ ਮੱਥਾ ਟੇਕਿਆ ਨਾਲੇ ਪੁੰਜੇ ਬੈਠੇ ਮੈਂ ਕੁਰਸੀ ਤੇ ਬੈਠਾ ਇਹੀ ਫਰਕ ਹੈ ਚੁੱਪ ਕਰ ਗਏ ਆਰੋਂ ਨੂੰ ਪੁੱਛਣੀ ਸੀ ਬਤਾ ਤਾਂ ਬੈਠਾ ਨੂੰ ਅਨਪੜ ਜੱਟ ਸੀ ਸਿਰਫ ਸੰਗਤ ਕਰਕੇ ਗੱਲਾਂ ਸੁਣੀਆਂ ਦੀ ਸਾਰਾ ਨਹੀਂ ਇਹ ਕੋਈ ਗਿਆਨ ਦੀ ਗੱਲ ਨਹੀਂ ਜਵਾਬ ਉਹਨੇ ਕੋਈ ਗਿਆਨ ਦਾ ਨਹੀਂ ਦਿੱਤਾ ਉਹਨਾਂ ਦੀ ਮੂਰਖਤਾ ਦਾ ਜਵਾਬ ਦਿੱਤਾ ਉਹਨਾਂ ਦੀ ਮੂਰਖਤਾ ਉਹਨਾਂ ਦੇ ਬੱਲੇ ਪਾਈ ਹੈ ਗਿਆਨ ਉਹ ਤਾਂ ਹੈ ਨਹੀਂ ਗਿਆਨ ਦਾ ਕੀ ਜਵਾਬ ਦਿੰਦਾ ਜਵਾਬ ਗਿਆਨ ਦਾ ਨਹੀਂ ਲੇਕਿਨ ਉਹ ਜਾਣਦੇ ਸੀ ਵੀ ਮੂਰਖ ਨੇ ਅਸੀਂ ਮੂਰਖ ਬਣਾਏ ਨੇ ਮੂਰਖ ਬਣਾਉਣਾ ਹੁੰਦਾ ਇਹਨਾਂ ਨੂੰ ਉਹ ਜਿਹੜੇ ਐਡੇ ਐਡੇ ਪੜੇ ਲਿਖਿਆ ਨੂੰ ਅਨਪੜ ਮੂਰਖ ਬਣਾ ਦਿੰਦੇ ਨੇ ਗਿਆਨ ਤਾਂ ਉਹਨਾਂ ਕੋਲ ਸੰਸਾਰੀ ਹੈਗਾ ਮੂਰਖ ਕਿਵੇਂ ਬਣ ਜਾਂਦੇ ਨੇ ਉਹਨਾਂ ਨੂੰ ਬਹੁਤ ਬੜਾ ਭਲੇਖਾ ਹੈ ਗਿਆਨ ਉਹ ਗਿਆਨ ਕਹਿੰਦੇ ਨੇ ਇਹਨੂੰ ਉਹ ਗਿਆਨ ਹੁੰਦਾ ਜਿਹੜਾ ਵਿਗਾੜ ਦੇਵੇ ਅਸੀਂ ਜੋ ਲੈ ਕੇ ਆਇਆ ਸੀ ਨਾ ਜੰਮਣ ਤੋਂ ਨਾਲ ਗਿਆਨ ਉਹ ਵੀ ਵਿਗਾੜਤਾ ਜਿਵੇਂ ਦੁੱਧ ਫਟ ਜਾਂਦਾ ਉਹ ਵੀ ਖਰੂ ਕਰਤਾ ਕਿਉਂਕਿ ਜਿਹੜੀ ਇਹ ਵਿਦਿਆ ਹੈ ਅਸਲ ਕਿ ਅਵਿਦਿਆ ਹੈ ਸਕੂਲਾਂ ਜਿਹੜੀ ਪੜਾਈ ਜਾਂਦੀ ਹੈ ਅਵਿਦਿਆ ਹੈ ਸਾਡੀ ਭਾਸ਼ਾ ਸਾਰੀ ਅਵਿਦਿਆ ਹੈ ਰਵਦਾਸ ਕਹਿੰਦਾ ਭਗਤ ਕਹਿੰਦਾ ਮਾਤੋ ਅਵਿਦਿਆ ਹੈ ਤਕੀਨ ਬਵੇਖ ਦੀ ਬਲੀਨ ਜਿਨ੍ਹਾਂ ਨੇ ਪੜਾਈ ਨੂੰ ਸੱਚ ਕਰਕੇ ਪੜ੍ਹ ਲਿਆ ਜਿਹੜੀ ਇਹ ਬੜੀ ਫਿਰਦੇ ਨੇ ਮੈਂ ਵੀ ਬੜੀ ਹੈ ਪਹਿਲਾਂ ਸਾਨੂੰ ਤਾਂ ਪਤਾ ਲੱਗ ਗਿਆ ਨਾ ਉਹ ਜਿਹੜੇ ਕੀ ਫਰਕ ਹੈ ਹੁਣ ਇਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਅਵਿਦਿਆ ਹੈ ਕੀਨ ਵਿਵੇਕ ਦੀਪ ਲੀਨ ਵਿਵੇਕ ਦੀਪ ਜਿਹੜਾ ਸੀ ਲੈ ਕੇ ਆਇਆ ਵਿਵੇਕ ਦੀਪ ਸੀ ਇਹਦੇ ਕੋ ਇਹਨੂੰ ਆਪਣਾ ਪਤਾ ਸੀ ਆਤਮ ਗਿਆਨ ਸੀ ਉਹਦੇ ਕੋ ਆਪਣੇ ਵਜੂਦ ਦਾ ਪਤਾ ਸੀ ਇਹਨੂੰ ਆ ਤਾਂ ਜਨਮ ਜਾ ਗਏ ਸਰੀਰ ਤੇ ਰਲ ਗਿਆ ਫਿਰ ਆਪਣਾ ਵਜੂਦ ਭੁੱਲ ਗਿਆ ਥੋੜੀ ਜੀ ਖੰਡ ਰੇਤ ਚ ਤੇ ਰੇਤ ਦੀ ਨਾ ਖੰਡ ਦਾ ਦੀਦੀ ਉਹਦੀ ਖੰਡ ਦੇ ਦੇ ਵਿੱਚ ਹਰ ਤਾਂ ਅੰਦਰ ਆ ਪਰ ਰੇਤ ਚੜਿਆ ਹੋਇਆ ਆ ਰਿਹਾ ਖੰਡ ਰੇਤ ਵਿੱਚ ਬਿਖਰੀ ਸਰੀਰ ਦੇ ਨਹੀਂ ਹਰ ਕਿੱਥੇ ਨੀਂਦ ਹੈ ਅੱਡ ਕਰਕੇ ਦੇਖਣਾ ਬਹੁਤ ਔਖਾ ਹੁੰਦਾ ਹੁਣ ਅੱਡ ਕਰਕੇ ਦੇਖੂਗਾ ਕੋਈ ਜਿਹਨੂੰ ਰੇਤ ਨਹੀਂ ਦਿਖੂ ਦਿਵ ਦ੍ਰਿਸ਼ਟੀ ਵਾਲੇ ਨੂੰ ਮਾਇਆ ਦੀਂਦੀ ਉਹ ਨਹੀਂ ਹੁੰਦੀ ਦੇਖੋ ਦਿਵ ਦ੍ਰਿਸ਼ਟੀ ਵਾਲੇ ਨੂੰ ਮਾਇਆ ਨਹੀਂ ਦਿੰਦੀ ਹੁੰਦੀ ਉਹਨੂੰ ਨਿਰਾਕਾਰ ਦੀ ਨਾ ਦੀਂਦਾ ਹੀ ਹੁਣ ਸਾਡੀ ਜਿਹੜੀ ਦ੍ਰਿਸ਼ਟੀ ਹੈ ਇਹਨੂੰ ਮਾਇਆ ਦੇ ਹੈ ਨਿਰਾਕਾਰ ਦੀ ਦਿੰਦਾ ਅੱਖਾਂ ਦੀ ਅੱਡਾ ਅੱਡ ਹੁੰਦੀ ਹੈ ਕੋਲੋਂ ਨੂੰ ਰਾਤ ਨੂੰ ਦਿੰਦਾ ਦਿਨ ਨੂੰ ਨਹੀਂ ਦੇਣਾ ਕਈ ਜਾਨਵਰ ਨੇ ਦਿਨ ਨੂੰ ਵੀ ਨਾ ਰਾਤ ਨੂੰ ਵੀ ਨਾ ਇਹ ਕੋਈ ਇੱਕੋ ਜੀ ਨਹੀਂ ਹੈ ਸਾਰਿਆਂ ਦੀ ਨਿਗਾਹ ਹੁੰਦੀ ਆਦਮੀ ਨੂੰ ਰਾਤ ਨੂੰ ਨਹੀਂ ਦਿੰਦਾ ਦਿਨ ਨੂੰ ਦਿੰਦਾ ਸਿਰਫ ਡੰਗਰਾਂ ਨੂੰ ਰਾਤ ਨੂੰ ਦਿਨ ਨੂੰ ਇੱਕੋ ਜਿਹਾ ਦਿੰਦਾ ਦਿਨਾ ਜ਼ਰੂਰ ਰਾਤ ਨੂੰ ਚਲ ਬਹੁਤੀ ਦੂਰ ਨਹੀਂ ਦਿੰਦਾ ਥੋੜੀ ਦੂਰ ਦਿੰਦਾ ਦਿਨਾ ਜ਼ਰੂਰ ਜੋ ਪਸ਼ੂਆਂ ਦੀ ਅੱਖ ਚਮਕਦੀ ਹੈ ਆਦਮੀ ਦੀ ਨਹੀਂ ਚਮਕਦੀ ਰਾਤ ਨੂੰ ਉਹ ਲਾਈਟ ਮਾਰੋ ਜੋ ਅੱਖ ਚਮਕੂ ਜਾਨਵਰ ਦੀ ਆਦਮੀ ਨਹੀਂ ਜੁਗਦਾ ਜਿਹੜੀ ਬੁੱਧੀ ਹੈ ਬਵੇ ਬੁੱਧੀ ਅਸਲ ਚੱਖ ਉਹ ਹੈ ਆ ਬਾਹਰਲੀ ਅੱਖ ਤਾਂ ਮਾਇਆ ਨੂੰ ਦੇਖਣ ਵਾਲੀ ਹੈ ਜਦ ਬਵੇ ਜਦ ਬੁੱਧ ਮਾਇਆ ਦੇ ਵਿੱਚ ਹੀ ਦੇਖਦੀ ਹੈ ਨਾ ਐ ਅੱਖ ਨਹੀਂ ਦੇਖਦੀ ਤਾਂ ਕੇਵਲ ਇਹਨੂੰ ਆਇਆ ਦੇਖਦੀ ਹੈ ਮਾਇਆ ਤਾਂ ਦੀਦੀ ਹੋਇਆ ਸਾਖਾ ਹੈ ਦੂਈ ਨਾਲ ਤਾਂ ਮਾਇਆ ਦੀਦੀ ਹੋਈ ਨਹੀਂ ਅੰਤਰ ਧਿਆਨ ਹੋਏ ਨੂੰ ਮਾਇਆ ਦੀਦੀ ਹੈ ਅੰਤਰ ਧਿਆਨ ਦੀ ਦ੍ਰਿਸ਼ਟੀ ਹੈ ਮਾਇਆ ਤੇ ਕਿਤੇ ਨਹੀਂ ਹੈ ਮਾਇਆ ਨਹੀਂ ਜਿੰਨੀ ਹੁੰਦੀ ਅੰਤਰ ਧਿਆਨ ਦੇ ਵਿੱਚ ਜਦ ਮਨ ਨੇ ਆਪਣੇ ਅੰਦਰ ਦੇਖਣਾ ਤੇ ਮਾਇਆ ਹੈ ਕਿੱਥੇ ਝੂਕ ਕਿਵੇਂ ਨਿਰਾਕਾਰ ਦੇ ਦੇਸ਼ ਵਾਲੀ ਦ੍ਰਿਸ਼ਟੀ ਹੈ ਉੱਥੇ ਨਿਰਾਕਾਰ ਦੇ ਦੇਸ਼ 'ਚ ਹੁੰਦਾ ਹੀ ਨਹੀਂ ਹੈ ਬਵੇਕ ਬੁੱਧੀ ਅੱਖ ਉਹਨਾਂ ਚਿਰ ਖੁੱਲਦੀ ਹੈ ਜਿੰਨਾ ਚਿਰ ਅੰਦਰ ਦੇਖਣ ਵਾਲੇ ਉਹ ਵਾਲੀ ਅੱਖ ਹੈ ਉਹ ਬਾਹਰ ਦੇਖਣ ਵਾਲੀ ਅੱਖ ਹੀ ਹੈ ਇਹੀ ਰਹਿੰਦੀ ਬਾਹਰ ਇਸ ਨਾਲ ਵੀ ਫੂਕ ਚਾਹੇ ਭਗਤ ਹੋਵੇ ਕੋਈ ਹੋਵੇ ਉਹਦੇ ਕੋਲ ਦੋ ਅੱਖਾਂ ਹੁੰਦੀਆਂ ਨੇ ਸੰਸਾਰ ਕੋਲ ਇੱਕ ਅੱਖ ਆ ਤਾਂ ਹੁੰਦੀ ਹੋਈ ਹੈ ਪਹਿਲਾਂ ਵੀ ਸੀਗੀ ਉਹ ਉਹ ਦੂਈ ਖੁੱਲੀ ਆ ਜਿਹਨੂੰ ਸੂਚਕ ਲੱਗਿਆ ਹੋਇਆ ਸੀ ਆਹੋ ਉਹ ਹੀ ਅੱਖਾਂ ਦੂਈ ਨੈਣਾ ਮਤ ਛੋਇਓ ਫਿਰ ਦੇਖਣ ਕੀ ਆਸ ਦੂਜੀ ਅੱਖ ਜਿਹੜੀ ਖੋਲ ਲਈ ਸੀ ਫਿਰ ਕਿਹਾ ਹੁਣ ਨਾ ਇਹਨੂੰ ਤੂੰ ਟੱਚ ਕਰੀ ਮਨ ਨੂੰ ਕਿਹਾ ਤੂੰ ਇਹਦੇ ਰੇੜੇ ਨਾ ਜਾਈ ਮਨ ਨੇ ਬੰਦ ਕੀਤੀ ਸੀ ਅੱਗੇ ਉਹ ਮਨ ਮੁਕਤਾ ਨੇ ਬੰਦ ਕੀਤੀ ਸੀ ਫਿਰ ਕੇ ਅੱਗੇ ਰੱਖੀਏ ਜਿੱਤ ਦੇ ਸੇ ਦਰਬਾਰ ਫਿਰ ਕੀ ਅੱਗੇ ਰੱਖੀਏ ਕੀ ਜਿਹੜਾ ਇਹ ਇਹਨੂੰ ਜਦ ਕਹਿੰਦਾ ਦਰਬਾਰ ਦੇ ਦਰਸ਼ਨ ਹੋ ਜਾਣ ਸੱਚਖੰਡ ਦੇ ਦਰਸ਼ਨ ਹੋ ਜਾਣ ਕੀ ਕਿਸੇ ਮਾਇਆ ਦੀ ਚੀਜ਼ ਦੀ ਜਿਹਨੂੰ ਲੋੜ ਏ ਨਹੀਂ ਮਾਇਆ ਦੀ ਚੀਜ਼ ਦੀ ਮਾਇਆ ਦੀ ਚੀਜ਼ ਤਾਂ ਸਾਨੂੰ ਲੋੜ ਹੈ ਇਹਦਾ ਰਾਤਾਂ ਸਾਡੇ ਵਾਸਤੇ ਨੇ ਪਰ ਉਹਨੂੰ ਕੀ ਲੋੜ ਹੈ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਚੀਜ਼ ਦੀ ਉਹਨੂੰ ਲੋੜ ਹੈ ਇਹ ਤਾਂ ਸਾਨੂੰ ਪਤਾ ਨਹੀਂ ਤੇ ਹੋ ਸਕਦਾ ਸਾਨੂੰ ਪਤਾ ਪਰ ਪਤਾ ਨਹੀਂ ਗੁਰਬਾਣੀ ਨੂੰ ਦੱਸਦਾ ਉਹਨੂੰ ਲੋੜ ਹੈ ਸੱਚਖੰਡ ਦੇ ਨਿਯਮਾਂ ਅਨੁਸਾਰ ਤੁਸੀਂ ਚੱਲੋ ਚੱਲਣਾ ਸਿੱਖ ਜਾਓ ਸਮਝ ਜਾਓ ਤੇ ਆਪਣੇ ਘਰ ਨੂੰ ਚਲੇ ਜਾਓ ਆਪਣੇ ਘਰ ਜਾ ਕੇ ਆਨੰਦ ਨਾਲ ਬਸੋ ਇੱਥੇ ਦਾ ਜਿਹੜਾ ਨਾ ਥੋੜੀਆਂ ਤਕਲੀਫਾਂ ਥੋੜੀਆਂ ਤਕਲੀਫਾਂ ਦਾ ਸੰਸਾਰ ਦੀਆਂ ਤਕਲੀਫਾਂ ਦੀ ਚਿੰਤਾ ਉਹਨੂੰ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਜਿੰਨੇ ਬੰਦੇ ਆਪਣੇ ਘਰ ਚਲੇ ਜਾਣਗੇ ਉਹ ਨਹੀਂ ਉਹਦੀ ਚਿੰਤਾ ਕਰਨੀ ਪਰਸੂ ਨਾ ਕੱਢ ਜਿਹੜਾ ਬੱਚਾ ਨੌਕਰੀ ਲੱਗ ਗਿਆ ਵਿਆਹ ਗਿਆ ਮਾਂ-ਬਾਪ ਦੀ ਚਿੰਤਾ ਕਰੀ ਆਪਣਾ ਕਮਾ ਕੇ ਖਾਣ ਲੱਗਿਆ ਚਲ ਮਾਂ-ਬਾਪ ਨੂੰ ਨਹੀਂ ਦਊਗਾ ਤੇ ਸਾਨੂੰ ਉਹਦੀ ਚਿੰਤਾ ਨਹੀਂ ਪਈ ਆਪਣਾ ਕਮਾਉਂਦਾ ਖਾਂਦਾ ਸਾਥੇ ਦਾ ਨਹੀਂ ਕੁਝ ਮੰਗਦਾ ਸਾਨੂੰ ਨਹੀਂ ਦਿੰਦਾ ਨਾ ਦੇਵੇ ਪਹਿਲਾਂ ਜਿਹੜਾ ਖਰਚਾ ਕੋਲੋਂ ਕਰਦੇ ਤੇ ਉਹ ਤਾਂ ਬੰਦ ਹੋਇਆ ਸਾਡਾ ਹਰ ਵਾਰ ਸਾਨੂੰ ਚਿੰਤਾ ਸੀ ਇਹਨੂੰ ਉਹ ਚਾਹੀਦਾ ਉਹ ਚਾਹੀਦਾ ਚਿੰਤਾ ਦਾ ਘਟੀ ਬਸ ਜਿਹੜੇ ਆਪਣੇ ਆਪ ਜੋਗੇ ਹੋ ਗਏ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਲੋੜ ਨਹੀਂ ਰਹੀ ਸੰਸਾਰ ਤੋਂ ਪਰੇ ਹੋ ਗਏ ਉਹ ਸਮਾਂ ਘਰ ਦੇ ਕੰਮ ਜੱਥ ਬਟਾਉਂਦੇ ਵਟਾਉਂਦੇ ਨੇ ਜੇ ਤੂੰ ਮੇਰਾ ਹੋ ਰਹਿ ਉਹਨੂੰ ਸਾਰੇ ਜਗਲਾ ਫਿਕਰ ਹੋ ਜਾਂਦਾ ਫਿਰ ਉੱਥੇ ਚਲਾ ਗਿਆ ਨਾ ਸਮਾਈ ਕਰਨ ਗਿਆ ਨਾ ਉਹ ਸੱਚਖੰਡ ਵਾਲਿਆਂ ਨੂੰ ਇੱਥੇ ਵਾਲਿਆਂ ਦਾ ਫਿਕਰ ਹੈ ਇੱਥੇ ਵਾਲਿਆਂ ਨੂੰ ਸੱਚਖੰਡ ਵਾਲਿਆਂ ਦਾ ਕੋਈ ਫਿਕਰ ਨਹੀਂ ਇੱਥੇ ਵਾਲਿਆਂ ਦਾ ਆਪਣਾ ਹੀ ਫਿਕਰ ਹੈ ਉਹ ਵੀ ਇੱਥੇ ਰਹਿਣ ਦਾ ਹੀ ਫਿਕਰ ਹੈ ਇੱਥੇ ਸੁਖੀ ਕਿਵੇਂ ਰਹਿਣਾ ਇੱਥੇ ਦਾ ਫਿਕਰ ਹੋਰ ਨਹੀਂ ਕੋਈ ਫਿਕਰ ਘਰ ਜਾਣ ਦਾ ਫਿਕਰ ਨਹੀਂ ਕਰਦਾ ਇਹਨਾਂ ਨੇ ਬਣਾ ਲਏ ਉਹਨੇ ਵਧੀਆ ਕੋਠੀਆਂ ਬਣਾ ਲਈਆਂ ਉਹਨੇ ਫਲੈਟ ਬਣਾ ਲਏ ਸੁਰਗ ਬਣਾ ਲਏ ਬਿਜਲੀ ਬਣਾ ਲਈ ਸਭ ਕੁਝ ਬਣਾ ਲਿਆ ਇੱਥੇ ਬਣਾਈ ਜਾਂਦੇ ਨੇ ਕਹਿੰਦੇ ਸੁਰਗ ਇੱਥੇ ਬਣਾ ਲੈਣਾ ਅਸੀਂ ਸੁਰਗ ਤੇ ਕੀ ਲੈਣਾ ਨੂੰ ਉਪਰੋਂ ਬੋਲੀ ਗਈ ਪੰਕਤੀ ਜੇ ਤੂੰ ਮੇਰਾ ਹੋਇਆ ਹੋਰ ਉਹਦੇ ਬੋਲ ਬਲਵਾ ਜੇ ਤੂੰ ਮੇਰਾ ਹੋਇਆ ਤਾਂ ਸਭ ਜਗ ਤੇਰਾ ਹੋਇਆ ਜਿਵੇਂ ਜਗ ਸਾਰਾ ਮੇਰਾ ਹੋ ਤੇਰਾ ਵੀ ਹੋ ਤੂੰ ਵੀ ਨਾਲੇ ਆ ਗਿਆ ਹੋਰ ਕਿਸ ਵੱਲੋਂ ਬੋਲੀ ਜਾ ਸਕਦੀ ਹੈ ਪੰਕਤੀ ਬੋਲੀ ਨਹੀਂ ਜਾ ਸਕਦੀ ਕਿਸੇ ਵੱਲੋਂ ਹੋਰ ਤਾਂ ਕਿਸੇ ਵੱਲੋਂ ਬੋਲੀ ਨਹੀਂ ਜਾ ਸਕਦੀ ਪਰਮੇਸ਼ਰ ਵੱਲੋਂ ਬੋਲੀ ਹੈ ਇਹਨੂੰ ਸਮਝਾਇਆ ਜੇ ਤੂੰ ਮੇਰਾ ਹੋਇਆ ਰਹਿ ਉਹ ਤੂੰ ਸਭ ਜਗ ਦਾ ਮਾਲਕ ਬਣ ਨੂੰ ਫਿਰਦਾ ਨਾ ਰਾਜਾ ਬਣ ਨੂੰ ਤੇਰਾ ਆਵੇ ਹੋ ਜੂਗਾ ਤੂੰ ਮੇਰਾ ਹੋ ਜਾ ਸਾਰਾ ਜਗ ਦੇ ਰਾਜ ਕਰਨ ਦਾ ਅਮਨਾਸ਼ੀ ਰਾਜ ਕਰਨ ਨੂੰ ਤਰੀਕਾ ਦੱਸਿਆ ਵੀ ਸੌਖਾ ਤਰੀਕਾ ਆਹੀ ਹੈ ਹੋਰ ਤਰੀਕਾ ਹੀ ਨਹੀਂ ਕੋਈ ਇਹ ਗੱਲ ਸੁਣੀ ਨਹੀਂ ਰਾਜ ਕਰੇਗਾ ਖਾਲਸਾ ਫਿਰ ਤਿਆਰ ਇਹ ਨਹੀਂ ਸੁਣੀ ਗੁਰੂ ਦੀ ਵੀ ਸੁਣੀ ਗੱਲ ਮਨੁੱਖਾਂ ਵਾਲੀ ਸੁਣੀ ਹੋਈ ਮਨੁੱਖਾਂ ਵਾਲੀ ਗੱਲ ਪੱਲੇ ਬੰਨੀ ਹੋਈ ਆ ਗੁਰੂ ਵਾਲੀ ਸੁਣ ਕੇ ਆਪਣੀ ਨਹੀਂ ਛੱਡੀ ਤਰੀਕਾ ਦੱਸਿਆ ਸੀ ਵਿਆਹ ਤਰੀਕਾ ਦੂਆ ਹੈ ਜੀ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਮੰਨਦੇ ਨੇ ਬਹੁਤ ਬੜੇ ਭਲੇਖ ਜਿਹਨੇ ਸਿੱਖੀ ਉਹਨਾਂ ਨੂੰ ਸਿੱਖੀ ਦਾ ਗਿਆਨ ਹੀ ਨਹੀਂ ਚੱਲਣਾ ਤਾਂ ਜਦ ਬਾਅਦ ਦੀ ਗੱਲ ਹੋਊ ਨਾ ਮਾਰਗ ਤੇ ਚੱਲਣਾ ਦਾ ਬਾਅਦ ਦੀ ਗੱਲ ਹੈ ਨਾ ਪਹਿਲਾਂ ਗਿਆਨ ਹੋਵੇ ਵੀ ਕਰਨਾ ਆ ਹੈ ਆ ਸਿੱਖੀ ਹੈ ਤਾਂ ਹੀ ਮੰਨਣਗੇ ਸਿੱਖੀ ਉਹਨਾਂ ਦਾ ਇਹ ਨਹੀਂ ਪਤਾ ਸਿੱਖੀ ਹੁੰਦੀ ਕੀ ਹੈ ਪਹਿਲਾਂ ਮੰਨਣੀ ਦਾ ਬਾਅਦ ਦੀ ਗੱਲ ਹੈ ਚਲੋ ਸਿੱਖੀ ਦੇ ਅਰਥ ਗਲਤ ਮੰਨੀ ਬੈਠੇ ਨੇ ਚਾਹੇ ਤਾਂ ਉਹਨੂੰ ਪੜਾਤੇ ਸਮਝਾਤੇ ਚਾਹੇ ਉਹਨਾਂ ਨੇ ਸੁਣ ਲੈ ਜੋ ਵੀ ਕੁਝ ਹੈ ਉਲਟ ਸਭ ਤੋਂ ਸਿੱਖੀ ਤੋਂ ਉਲਟ ਮੰਨੀ ਬੈਠੇ ਫੇਰ ਕੀ ਅੱਗੇ ਰੱਖੀਏ ਜੇ ਦੱਸੇ ਦਰਬਾਰ ਚੜਾਵੇ ਚੜਾਉਂਦੇ ਨੇ ਨਾ ਪੰਕਤੀ ਤੇ ਰੋਕਦੀ ਹੈ ਗੁਰਦਾਰੇ ਕੀ ਕਰਦੇ ਹੋ ਤੁਸੀਂ ਇਹ ਤਾਂ ਹਿੰਦੂ ਵੀ ਕਰਦੇ ਸੀ ਇਹ ਪੰਕਤੀ ਰੋਕਦੀ ਆ ਜਿਹੜੇ ਗੁਰੂ ਨੂੰ ਤੁਸੀਂ ਪਰਮੇਸ਼ਰ ਕਹਿੰਦੇ ਉਹਦੇ ਅੱਗੇ ਚੜਾਵੇ ਚੜਾਉਂਦੇ ਹੋ ਆਪੇ ਚੱਕ ਲੈਂਦੇ ਹੋ ਆਪੇ ਵਰਤਦੇ ਹੋ ਆਪਣੇ ਸਕੂਲ ਬਣਾਉਂਦੇ ਆ ਆਪੇ ਕਾਲਜ ਬਣਾਉਂਦੇ ਹੋ ਆਪੇ ਕਰਪਸ਼ਨ ਕਰਦੇ ਹੋ ਆਪੇ ਜਾਲੀ ਡਿਸੀਜਨ ਦਿੰਦੇ ਹੋ ਫਰਾਡ ਕਿਹਦੇ ਨਾਲ ਕਰਦੇ ਹੋ ਕਿਹਦੇ ਨਾਲ ਫਰਾਡ ਕਰਦੇ ਹੋ ਕੋਈ ਜਾਣਦਾ ਨਹੀਂ ਹੈ ਫਰਾਡ ਨੂੰ ਸਭ ਜਾਣਦੇ ਨੇ ਤੁਸੀਂ ਵੀ ਜਾਣਦੇ ਹੋ ਲੋਕ ਵੀ ਜਾਣਦੇ ਨੇ ਇਹ ਸਭ ਫਰਾਡ ਹੈ ਧਰਮ ਦੇ ਨਾਂ ਤੇ ਗੁਰਬਾਣੀ ਫਰਾਡ ਨੂੰ ਨੰਗਾ ਕਰ ਰਹੀ ਹੈ ਗੁਰਬਾਣੀ ਪਿਛਲੇ ਧਰਮਾਂ ਦੇ ਫਰਾਡ ਨੂੰ ਨੰਗਾ ਕਰ ਰਹੀ ਹੈ ਅਸੀਂ ਗੁਰਬਾਣੀ ਦੀ ਆ ਗੱਲ ਸੁਣੀ ਕਰਕੇ ਇੱਕ ਨਵੀਂ ਕਿਸਮ ਦਾ ਫਰਾਡ ਬਣਾ ਲਿਆ ਨਵੇਂ ਤਰੀਕੇ ਦਾ ਫਰਾਡ ਬਣਾ ਲਿਆ ਗੁਰਦੁਆਰੇ 'ਚ ਫਰਾਡ ਸ਼ੁਰੂ ਕਰਤਾ ਗੁਰੂ ਦੀ ਬਾਣੀ ਜਿਹੜੇ ਬਾਣੀ ਜਿਹੜਾ ਗੁਰੂ ਫਰਾਡ ਨੂੰ ਨੰਗਾ ਕਰਦਾ ਹੈ ਉਹਦੇ ਗਾਲ ਵਾਲੀ ਫਰਾਡ ਪੈਦਾ ਕਰਦਾ ਗੁਰਬਾਣੀ ਦੇ ਅੱਗੇ ਉਹਦੇ ਔੜ ਚ ਗੁਰਬਾਣੀ ਦੀ ਆੜ ਇਹ ਫਰਾਡ ਸ਼ੁਰੂ ਕਰਤਾ ਨੂੰ ਗੁਰਬਾਣੀ ਦਾ ਮੰਨਦੀ ਹੋਣੀ ਨਹੀਂ ਇਸ ਗੱਲ ਫਿਰ ਕੀ ਅੱਗੇ ਰੱਖੀਏ ਜੇ ਦੱਸੇ ਦਰਬਾਰ ਕਿਉਂਕਿ ਇਹਨਾਂ ਨੇ ਦਰਬਾਰ ਦੇਖਣੇ ਦਰਬਾਰ ਦੀ ਨੂੰ ਲੋੜ ਨਹੀਂ ਦੇਖਣ ਦੀ ਇਹਨਾਂ ਦਾ ਲੋੜ ਨਹੀਂ ਹੈ ਦਰਬਾਰ ਦੀ ਜਿਹਨੂੰ ਲੋੜ ਹੈ ਉਹ ਇਹ ਪੰਕਤੀ ਤੇ ਗੌਰ ਕਰੂਗਾ ਨਹੀਂ ਇਹ ਪੰਕਤੀ ਤੇ ਗੌਰ ਉਹ ਕਰੂ ਜਿਹੜਾ ਸਿੱਖ ਹੈ ਜਿਹਨੂੰ ਸਿੱਖੀ ਚਾਹੀਦੀ ਹੈ ਜਿਹਨੇ ਸਿੱਖ ਬਣਨਾ ਜਿਹਨੇ ਜੀਵਨ ਬਦਲਣਾ ਦੂਆਂ ਨੂੰ ਕੀ ਲੋੜ ਹੈ ਉਹਦਾ ਰਾਜ ਕਰੇਗਾ ਖਾਲਸਾ ਵਾਲੇ ਨੇ ਉਹਨਾਂ ਨੂੰ ਕੀ ਲੋੜ ਹੈ ਜਲਦੀ ਉਹ ਤਾਂ ਇਹਦੇ ਅਰਥ ਉਲਟੇ ਘਟੂਗੇ ਉਹ ਤਾਂ ਰਾਜ ਬਣਾਉਣ ਨਹੀਂ ਧਰਮ ਚਲਾ ਹੈ ਕਹਿਣਗੇ ਵੀ ਅਸੀਂ ਉਹ ਧਰਮ ਚਲਾ ਸਕਦੇ ਹਾਂ ਸਾਡੇ ਬਿਨਾ ਧਰਮ ਨਹੀਂ ਚੱਲਣਾ ਸਾਡੀ ਜੀਵਨ ਸੀ ਉਹ ਤਾਂ ਧਰਮ ਚੱਲੂਗਾ ਕਿ ਸਾਨੂੰ ਜੀਵਨ ਸੁਣਾਓ ਬਣਾਓ ਸਾਨੂੰ ਤਾਕਤ ਦਿਓ ਤਾਕਤ ਆਪ ਲੈਣੀ ਹੈ ਗੱਲਾਂ ਕਰਨੀਆਂ ਦੀਆਂ ਗੱਲਾਂ ਧਰਮ ਦੀ ਆੜ ਫਰਾਡ ਹੈ ਧਰਮ ਕੋ ਹੈ ਨਹੀਂ ਧਰਮ ਦੇ ਤਾਂ ਤੁਸੀਂ ਖਿਲਾਫ ਹੋ ਰਾਜਾ ਨੂੰ ਤਾਂ ਸਿੰਘ ਕਹਿੰਦੀ ਹੈ ਬਾਣੀ ਮੁਕਦਮ ਕੁੱਤੇ ਕਹਿੰਦੀ ਹੈ ਤੁਸੀਂ ਸਿੰਘ ਔਰ ਕੁੱਤੇ ਬਣਨਾ ਸਿੰਘ ਔਰ ਕੁੱਤੇ ਬਣ ਰਹੇ ਨੇ ਰਾਜਾ ਕੋਈ ਵੀ ਹੋਵੇ ਸਿੰਘ ਮੁਕਦਮ ਕੁੱਤੇ ਔਰ ਇਹ ਪੰਕਤੀ ਸੱਚ ਰਹੂਗੀ ਤਿੰਨੇ ਗਾਲ ਇਹ ਝੂਠ ਨਹੀਂ ਹੋ ਸਕਦੀ ਹੁਣ ਇਹ ਸਮਝਦੇ ਨੇ ਉਹਨਾਂ ਰਾਜਿਆਂ ਨੂੰ ਕਹਿੰਦੇ ਸਾਨੂੰ ਨਹੀਂ ਕਿਹਾ ਜਿਹੜਾ ਵੀ ਰਾਜਾ ਹੋ ਸੀ ਹੋਊਗਾ ਮੁਕੱਦਮ ਕੁੱਤਾ ਹੋਊਗਾ ਕੋਈ ਬਣੇ ਨਹੀਂ ਤਾਂ ਰਾਜਾ ਨਹੀਂ ਕਹੂਗਾ ਸੇਵ ਕਹੂਗਾ ਜਿਹੜਾ ਸੇਵ ਕਹੂਗਾ ਰਾਜਾ ਅਸਲੀ ਸਿਸ ਕਹੂਗਾ ਜਿਹੜਾ ਸੇਵਕ ਹੈ ਰਾਜਾ ਅਸਲੀ ਸੇਵਕ ਹੈ ਆਪ ਨਹੀਂ ਰਾਜ ਕਰਦਾ ਹੁੰਦਾ वो तो ਮੇਰਾ ਹੋ ਰਹੇ ਸਭ रहे हैं तो सब चलते रहो तो गुरमुख है उन्हें की लेने जंजाल से दुनिया देते ਉਹ ਕੇ ਬੋਲਣ ਬੋਲੀਏ ਜਿੱਦ ਸੁਣ ਤਰੇ ਪਿਆ ਮੂੰਹ ਕੀ ਬੋਲਣ ਬੋਲੀਏ ਚਲੋ ਜੇ ਨਾ ਵੀ ਕੁਝ ਚੜਾਵੇ ਦੀ ਗੱਲ ਛੱਡੋ ਸਾਡੇ ਕੋਲ ਹੈ ਨਹੀਂ ਉਹ ਨਾ ਚੜਾਉਣਾ ਸਮਝ ਵੀ ਹੈ ਫਿਰ ਬੋਲੀਏ ਕੀ ਅਰਦਾਸ ਕੀ ਕਰੀਏ ਜਿੱਤ ਸੁਣ ਜਿਹਨੂੰ ਸੁਣ ਕੇ ਧਰੇ ਪਿਆਰ ਸਾਡੇ ਵੱਲ ਹੋ ਸਾਡੇ ਵਾਸਤੇ ਹੰਦਰਦੀ ਪੈਦਾ ਹੋ ਜੇ ਪਿਆਰ ਹੰਦਰਦੀ ਹੁੰਦੀ ਹੈ ਉਹਦੇ ਮਨ ਦੇ ਵਿੱਚ ਸਾਡੇ ਵਾਸਤੇ ਸਪੈਸ਼ਲ ਹੰਦਰਦੀ ਪੈਦਾ ਹੋ ਹੋਈ ਕਿਰਪਾ ਦਾ ਸਾਰਿਆਂ ਦੇ ਹੋਵੇ ਪਰ ਜਿਹੜੀ ਕਿਸੇ ਤੇ ਥੋੜੀ ਆ ਕਿਸੇ ਤੇ ਘਨੇਰੀ ਆ ਸਾਡੇ ਤੇ ਘਨੇਰੀ ਹੋ ਜੂ ਇਹ ਜੇ ਬੋਲ ਬੋਲੀ ਕੀ ਬੋਲੀ ਅੱਗੇ ਜਵਾਬ ਹੈ ਇਹਦਾ ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ ਇਹ ਅੰਮ੍ਰਿਤ ਵੇਲਾ ਹੈ ਅੰਮ੍ਰਿਤ ਪੀਣ ਦਾ ਵੇਲਾ ਹੈ ਅੰਮ੍ਰਿਤ ਪੀਣ ਦਾ ਸਮਾਂ ਜੇ ਉਹਦੀ ਵਡਿਆਈ ਦੀ ਵਿਚਾਰ ਕਰੀਏ ਨਾ ਗੁਰਬਾਣੀ ਦੇ ਵਿੱਚ ਗੁਰਬਾਣੀ ਉਹਦੀ ਵਡਿਆਈ ਹੈ ਗਾਇਨ ਗੁਰੂ ਨਾਨਕ ਕੋ ਹੈਗੀ ਸੀ ਭਗਤ ਭਗਤਾਂ ਦੀ ਬਾਣੀ ਜੋ ਦੀ ਵਡਿਆਈ ਕੀਤੀ ਹੈ ਭਗਤਾਂ ਨੇ ਇਹਦੀ ਵਿਚਾਰ ਕਰੀਏ ਇਹ ਜੋ ਅੰਮ੍ਰਿਤ ਮਿਲੂਗਾ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਗੁਰਬਾਣੀ ਜਾਲ ਨਾਮ ਸੁਭਾਇਆ ਹੋਇਆ ਅੰਮ੍ਰਿਤ ਸਮਾਇਆ ਹੋਇਆ ਅੰਮ੍ਰਿਤਮਈ ਬਾਣੀ ਹੈ ਇਹ ਅੰਮ੍ਰਿਤ ਵਚਨ ਨੇ ਸਤਿਗੁਰ ਦੇ ਸਤਿਗੁਰਾਂ ਨੇ ਅੰਮ੍ਰਿਤ ਵਚਨ ਨੇ ਇਹਦੇ ਵਿੱਚ ਅੰਮ੍ਰਿਤ ਇਹ ਚ ਵਿਚਾਰ ਕੇ ਨਿਚੋੜ ਕੇ ਪੈਦਾ ਹੋਣਾ ਸ਼ਾਇਦ ਹੁੰਦਾ ਲੱਗਿਆ ਹੁੰਦਾ ਨਾ ਉੱਥੇ ਨਿਚੋੜ ਕੇ ਉਹ ਜੋ ਸ਼ਾਇਦ ਨਿਕਲਦਾ ਸ਼ਾਇਦ ਤੇ ਇਲਾਵਾ ਵੀ ਕੁਝ ਹੁੰਦਾ ਹੋ ਉਹ ਜੋ ਵਖਰੀ ਅੱਖਰਾਂ ਚੋਂ ਗਿਆਨ ਨੂੰ ਵਾ ਕਰਨਾ ਅੱਖਰਾਂ ਚੋਂ ਅੱਖਰਾਂ ਮੈਂ ਕੋਈ ਗੁਰਮੁਖ ਉਹ ਉਹ ਜਾ ਅਸਰ ਲੇਖਣਾ ਕੋਈ ਵਿਚਾਰਧਾਰਾ ਕੀ ਦਿੱਤੀ ਅਖਰਾਂ ਸਾਨੂੰ ਦਿੱਤਾ ਸਮਝਾਇਆ ਹੈ ਕੀ ਹੈ ਜੋ ਸਮਝਾਇਆ ਹੋਇਆ ਨਾ ਅਖਰਾਂ ਚੋਂ ਸਮਝਣਾ ਉਹ ਪ੍ਰਾਪਤ ਕਰਨਾ ਸਮਝ ਪ੍ਰਾਪਤ ਕਰਨੀ ਹੈ ਉਹ ਉਹੀ ਨਾਮ ਅਮਰਤ ਉਹ ਨਾਮ ਜਿਹੜਾ ਨਾਮ ਅਮਰਤ ਪੀ ਲੂ ਉਹ ਨਾ ਇਹਦਾ ਅਖਰਾਂ ਦੀ ਕੀਮਤ ਦਾ ਉਹਨੂੰ ਗਿਆਨ ਹੋ ਕੀ ਕੀਮਤ ਹੈ ਇਹਨਾਂ ਦੀ ਮੱਥਾ ਟੇਕਣ ਵਾਲੇ ਨੂੰ ਕੋਈ ਕੀਮਤ ਦਾ ਗਿਆਨ ਨਹੀਂ ਇਹ ਤਾਂ ਡਰਦੇ ਟੇਕਦੇ ਨੇ ਇਹ ਡਰਦੇ ਦੇਖਦੇ ਹਾਂ ਅਸੀਂ ਇਹ ਆ ਲੋਭ ਨਾਲ ਦੇਖਦੇ ਹਾਂ ਅਸੀਂ ਸਾਡਾ ਕੋਈ ਮਤਲਬ ਹੈ ਕਾਂ ਦੇਖਦੇ ਹਾਂ ਇਹ ਹੋਰ ਤਰੀਕਾ ਦੇਖਣ ਦਾ ਉਹ ਹੋਰ ਤਰੀਕਾ ਦੇਖਣ ਦਾ ਜਿਹਨੂੰ ਸੱਚ ਪ੍ਰਾਪਤ ਹੋ ਜਿਹਨੂੰ ਕੁਝ ਪ੍ਰਾਪਤ ਹੋ ਨਾ ਸਭ ਤੋਂ ਵੱਡੀ ਚੀਜ਼ ਉਹਦੇ ਅੰਦਰ ਸਭ ਤੋਂ ਵੱਡੀ ਕਦਰ ਹੋਊਗੀ ਇਹਨਾਂ ਅਖਰਾਂ ਦੀ ਹੈ ਤਾਂ ਖਰੀ ਸਭ ਤੋਂ ਵੱਡੀ ਜ਼ਿਆਦਾ ਕਦਰ ਉਹਦੇ ਅੰਦਰ ਹੋਊ ਜਿਹਨੂੰ ਸਭ ਤੋਂ ਵੱਡੀ ਚੀਜ਼ ਪ੍ਰਾਪਤ ਹੋਵੇ ਸਭ ਤੋਂ ਵੱਡੀ ਦਾਤ ਪ੍ਰਾਪਤ ਹੋਊਗੀ ਉਹੀ ਜ਼ਿਆਦਾ ਕਦਰ ਕਰੂਗਾ ਜਿਹਨੂੰ ਥੋੜੀ ਪ੍ਰਾਪਤ ਹੋਊ ਥੋੜੀ ਕਰੂਗਾ ਉਹ ਕਦਰੇ ਥੋੜੀ ਕਰਦਾ ਤਾਂ ਹੀ ਮਾਇਆ ਮੰਗਦਾ ਮਾਇਆ ਮੰਗਣ ਤੋਂ ਤਾਂ ਅਖਰ ਹਟਾਉਂਦੇ ਨੇ ਫਿਰ ਤੁਸੀਂ ਮੰਗਦੇ ਕਿਉਂ ਕੀ ਇੱਜ਼ਤ ਕਰਦੇ ਹੋ ਅਖਰਾਂ ਦੀ ਕਦਰ ਕਰਦੇ ਹੋ ਅਖਰਾਂ ਦੀ ਕਦਰ ਨਹੀਂ ਕਰਦੇ ਜਿਹੜੇ ਅਖਰਾਂ ਨੂੰ ਛੱਡ ਕੇ ਕੁਝ ਹੋਰ ਮੰਗਦੇ ਨੇ ਜਿਹੜਾ ਅੱਖਰਾਂ ਅਨੁਸਾਰ ਮੰਗਦਾ ਉਹ ਅੱਖਰਾਂ ਦੀ ਕਦਰ ਕਰਦਾ ਉਹ ਇੱਜ਼ਤ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਕਰਦਾ ਜਿਹੜਾ ਅੱਖਰਾਂ ਤੋਂ ਖਿਲਾਫ ਚੱਲਦਾ ਖਿਲਾਫ ਮੰਗਦਾ ਉਹ ਤਾਂ ਸਤਿਕਾਰ ਹੀ ਨਹੀਂ ਕਰਦਾ ਸਤਕਾਰ ਕਦੋਂ ਕਰਦਾ ਗੁਰਬਾਣੀ ਕੁਝ ਕਹਿੰਦੀ ਹੈ ਤੁਸੀਂ ਕੁਝ ਕਰਦੇ ਹੋ ਇਹ ਸਤਕਾਰ ਹੈ ਸਤਕਾਰ ਨਹੀਂ ਹੈ ਪਖੰਡ ਹੈ ਤੁਹਾਡਾ ਪਖੰਡ ਨੰਗਾ ਹੋ ਜਾਊਗਾ ਜਵਾਬ ਕੋਈ ਨਹੀਂ ਰਹਿਣਾ ਤੁਹਾਡੇ ਕੋਲ ਦੋ ਕੀ ਜਵਾਬ ਦਿੰਦੇ ਕਿਆ ਤੁਸੀਂ ਦੱਸੋ ਵੀ ਅਖਰਾਂ ਦਾ ਸਤਿਕਾਰ ਕਰਦੇ ਹੋ ਤੁਸੀਂ ਗੁਰਬਾਣੀ ਦਾ ਸਤਿਕਾਰ ਕਰਦੇ ਹੋ ਗੁਰਬਾਣੀ ਦਾ ਜਿਹੜਾ ਸਤਿਕਾਰ ਕਰੂ ਉਹਦਾ ਜੀਵਨ ਬਦਲ ਜੂਗਾ ਉਹ ਨਿਆਰਾ ਹੋ ਜੂਗਾ ਉਹ ਆਦੂਦ ਨਹੀਂ ਕਰਦਾ ਜਿਵੇਂ ਕਰਦਾ ਇਹ ਜਾਨੀ ਨਹੀਂ ਕੁਝ ਕਰਦਾ ਗਿਆਨਵਾਨ ਹੋ ਗਿਆਨ ਦੀ ਲੜਾਈ ਲੜੂਗਾ ਮੂਰਖ ਇਹ ਲੜਾਈ ਨਹੀਂ ਲੜਦਾ ਨਾਨਕ ਨੇ ਗਿਆਨ ਦੀ ਲੜਾਈ ਲੜੀ ਗਿਆਨ ਦੀ ਤਲਵਾਰ ਬਿਨਾ ਮਨ ਜਿੱਤੇ ਨਹੀਂ ਜਾਂਦਾ ਮਨ ਜਿੱਤੇ ਜੇ ਜਗ ਜਿੱਤਣਾ ਤੁਸੀਂ ਪਹਿਲਾਂ ਮਨ ਜਿੱਤੋ ਆਪਣਾ ਤੁਸੀਂ ਸੰਸਾਰ ਜਿੱਤਣਾ ਪਹਿਲਾਂ ਆਪਣਾ ਮਨ ਜਿੱਤੋ ਮਨ ਜਿੱਤੇ ਜਗ ਜਿੱਤ ਆਪਣਾ ਮਨ ਖੁੱਲਾ ਛੱਡਿਆ ਹੋਇਆ ਸੰਸਾਰ ਨੂੰ ਜਿੱਤਨੇ ਗੱਲਾਂ ਕਰਦੇ ਹੋ ਗੁਰਬਾਣੀ ਨੂੰ ਕਿੱਥੇ ਮੰਨਦੇ ਸਭ ਦੁਨੀਆ ਜਾਣਦੀ ਹੈ ਪਖੰਡਾ ਹੈ ਬੋਲਦੇ ਨਹੀਂ ਤਾਂ ਨਹੀਂ ਬੋਲਦੇ ਵੀ ਲੜਾਈ ਕਾਹਨ ਗੱਲ ਪਾਉਣੀ ਹੈ ਜਿਵੇਂ ਕੋ ਬੁਰਾ ਆਦਮੀ ਹੁੰਦਾ ਹੈ ਪਤਾ ਹੁੰਦਾ ਲੋਕਾਂ ਨੂੰ ਬੁਰਾ ਹੈ ਹਰੇਕ ਨਾਲ ਲੜਦਾ ਗੱਲ ਪੈਂਦਾ ਉਹ ਕੁਝ ਬੋਲ ਵੀ ਨਾ ਚੁੱਪ ਕਰ ਜਾਂਦੇ ਨੇ ਸਾਰੇ ਕਹਿੰਦਾ ਚੱਲ ਕਿਤੇ ਹੋਰ ਨਾਲ ਦੀ ਮਰ ਜੂਗਾ ਵੀ ਇਹਨਾਂ ਦਾ ਮਰਨਾ ਹੀ ਹੈ ਕਿ ਹੋਰ ਨਾ ਵੀ ਆਪਾਂ ਨੇ ਕਾਹਨੂੰ ਪੰਗਾ ਲੈਣਾ ਇਹਨਾਂ ਐਸ ਕਰਕੇ ਨਹੀਂ ਲੋਕ ਬੋਲਦੇ ਇਹ ਨਹੀਂ ਪਤਾ ਵੀ ਤੁਹਾਡਾ ਗਿਆਨ ਨਹੀਂ ਲੋਕਾਂ ਨੂੰ ਨਾਨਕ ਬੋਲੇ ਜੀ ਸਰਨ ਦੇ ਖਿਲਾਫ ਬੋਲੇ ਬੋਲਣ ਵਾਲੇ ਕਿਤੇ ਹਨ ਨਹੀਂ ਜਾਂ ਨਾਨਕ ਬੋਲਿਆ ਸੀ ਤੂੰ ਨਹੀਂ ਬੋਲਤੀ ਬੰਦ ਹੋ ਗਈ ਸੀ ਹੁਣ ਇਹਨਾਂ ਸਾਰਿਆਂ ਦੀ ਬੋਲਤੀ ਬੰਦ ਹੋ ਜਾਣੀ ਹੈ ਬੋਲਣ ਜਿੱਥੋਂ ਬੋਲਦੇ ਨੇ ਗੁਰਬਾਣੀ ਜੋ ਬੋਲਣ ਇਹ ਤਾਂ ਫਸ ਗਏ ਗੁਰੂ ਕਹਿ ਕੇ ਗੁਰੂ ਕਹਿ ਕੇ ਤਾਂ ਫਸ ਗਏ ਇਹਨਾਂ ਨੇ ਨੂੰ ਹਿਲਦੇ ਨੇ ਅੱਖਰਾਂ ਦੇ ਆਓ ਗੁਰਬਾਣੀ ਤੇ ਆਓ ਚਲੋ ਕਿਧਰ ਨੂੰ ਚੱਲਦੇ ਜਾਂ ਛੱਡ ਜਾਓ ਭੱਜੋ ਜਾਂ ਅਨੁਦਾਨ ਛੱਡ ਜਾਓ ਅਸੀਂ ਸਿੱਖ ਨਹੀਂ ਨਹੀਂ ਆਓ ਬਾਣੀ ਤੇ ਸਤਕਾਰ ਕਿਵੇਂ ਹੁੰਦਾ ਇਹਦਾ ਫੈਸਲਾ ਕਰ ਲਓ ਪਬਲਿਕ ਕਰੋ ਪਬਲਿਕ ਦੇ ਵਿੱਚ ਕਰੋਗੇ ਸਰਕਾਰ ਕੀ ਹੁੰਦਾ ਸਿਆਣੇ ਦੀ ਗੱਲ ਮੰਨਣੀ ਸਿਆਣੇ ਦਾ ਸਤਕਾਰ ਹੈ ਸਰਕਾਰ ਦੀ ਗੱਲ ਮੰਨਣੀ ਸਰਕਾਰ ਦਾ ਸਤਕਾਰ ਹੈ ਜੇ ਸਰਕਾਰ ਦੇ ਆਰਡਰ ਨਹੀਂ ਮੰਨਣੇ ਤਾਂ ਸਤਕਾਰ ਕਦ ਅਦਾਲਤ ਦਾ ਹੁਕਮ ਨਹੀਂ ਮੰਨਣਾ ਅਦਾਲਤ ਦਾ ਸਤਕਾਰ ਕਦ ਅਦਾਲਤ ਦਾ ਹੁਕਮ ਨਹੀਂ ਮੰਨਣਾ ਅਦਾਲਤ ਦਾ ਸਤਕਾਰ ਹੈ ਗੁਰਬਾਣੀ ਦਾ ਹੁਕਮ ਹੈ ਗੁਰਬਾਣੀ ਕੀ ਪਰਮੇਸ਼ਰ ਦਾ ਸਤਕਾਰ ਨਹੀਂ ਹੈ ਪਰਮੇਸ਼ਰ ਦੇ ਖਿਲਾਫ ਹੈ ਇਹਦਾ ਹੁਕਮ ਦਾ ਪਰਮੇਸ਼ਰ ਦਾ ਭਗਤਾਂ ਦਾ ਹੁਕਮ ਨਹੀਂ ਹੈ ਭਗਤਾਂ ਦਾ ਮੈਸੇਜ ਦਿੱਤਾ ਲਿਆ ਕੇ ਭਗਤਾਂ ਨੇ ਮੈਸੇਜ ਦਿੱਤਾ ਦਰਗਾਹ ਦਾ ਪਰਮੇਸ਼ਰ ਦਾ ਨਹੀਂ ਮੰਨੋਗੇ ਭਗਤਾਂ ਦਾ ਕੁਝ ਨਹੀਂ ਜਾਣਾ ਜਵਾਬ ਕਲ ਵੀ ਪਰਮੇਸ਼ਰ ਦੇ ਘਰ ਹੋਣੀ ਹੈ ਤੁਹਾਡੀ ਜਿਹਨੇ ਜਨਮ ਦਿੱਤਾ ਜੰਮਣ ਮਰਨਾ ਹੁਕਮ ਹੈ ਉਸੇ ਹੁਕਮ ਤੇ ਜਵਾਬ ਕਲ ਵੀ ਦੇਣੀ ਹੈ ਹੋਣੀ ਹੈ ਉਹੀ ਹੁਕਮ ਹੈ ਜਿਹਨੇ ਜਨਮ ਹੋਇਆ ਹੈ ਇਹਦੇ ਅੱਗੇ ਜਵਾਬ ਤਲਬੀ ਹੈ ਤੁਹਾਡੀ ਇਹਨਾਂ ਨੇ ਬਣਾਇਆ ਮਜ਼ਾਕ ਮਜ਼ਾਕ ਬਣਾਇਆ ਹੈ ਇਹਨਾਂ 'ਚ ਵਿਸ਼ਵਾਸ ਹੀ ਨਹੀਂ ਜਵਾਬ ਤਲਬੀ ਦਾ ਜਵਾਬ ਤਲਬੀ ਹੋ ਨਹੀਂ ਹੋ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਇਹਨਾਂ ਲੋਕਾਂ ਦਾ ਹੈ ਕਹਿੰਦੇ ਨੇ ਅਸੀਂ ਸਿੱਖਾਂ ਜੇ ਤੁਹਾਨੂੰ ਗੁਰਬਾਣੀ ਤੇ ਵਿਸ਼ਵਾਸ ਨਹੀਂ ਸਿੱਖ ਕਿੱਥੋਂ ਹੋਵੇ ਤੁਸੀਂ ਕੌਣ ਕਹਿੰਦਾ ਤੁਸੀਂ ਸਿੱਖੋ ਕਿਉਂ ਭਲੇਖਾ ਪਾੜ ਲਿਆ ਤੁਸੀਂ ਹੁਣ ਦਾ ਸਿੱਖ ਤੁਹਾਡੇ ਵਰਗੇ ਜੇ ਸਿੱਖ ਹੁੰਦੇ ਨੇ ਫਿਰ ਤਾਂ ਗੁਰੂ ਨਾਮ ਹੋ ਗਏ ਭਗਤੇ ਬਦਨਾਮ ਹੋ ਗਏ ਦੇਖੋ ਔਲਾਦ ਕੀ ਹੁੰਦੀ ਹੈ ਔਲਾਦ ਆਦਾ ਨੌ ਕਲੰਕਤ ਕਰ ਦਿੰਦੀ ਹੈ ਆਪਣੇ ਖਾਨਦਾਨੀ ਦਾ ਕਿਆ ਰੋਸ਼ਨ ਕਰਦੀ ਹੈ ਇਹ ਜੇ ਸਿੱਖ ਤਾਂ ਕਲੰਕਤ ਕਰ ਰਹੇ ਨੇ ਗੁਰੂਆਂ ਨੂੰ ਗੁਰੂ ਘਰ ਨੂੰ ਜੇ ਜੇ ਸਿੱਖ ਹੋਣੇ ਕਲੰਕਤ ਕਰਨ ਵਾਲੇ ਨੇ ਸਾਰੇ ਆ ਸਮਾਂ ਜਿਹੜਾ ਚੱਲ ਰਿਹਾ ਹੈ ਚੱਲਿਆ 250 ਪੌਣੇ 300 ਸਾਲ ਬੰਦੇ ਬਹਾਦਰ ਤੇ ਬਾਅਦ ਦੌਰ ਸਭ ਤੋਂ ਨੀਵੀਂ ਪੱਧਰ ਦਾ ਦੌਰ ਹੈ ਗੁਰੂ ਘਰ ਦਾ ਸਿੱਖੀ ਦਾ ਨੀਵੀਂ ਪੱਧਰ ਹੁਣ ਜ਼ਿਆਦਾ ਤਾਂ ਹੋ ਗਿਆ ਪਿੱਛੇ ਲੋਕ ਡਰਦੇ ਸੀ ਗੁਰਜੀ ਸੇ ਬੜੇ ਵੀ ਡਰਦੇ ਸੀ ਡਰ ਸੀ ਅੰਦਰ ਉਹਨਾਂ ਦੇ ਅੰਦਰ ਡਰ ਸੀ ਗੁਰੂ ਘਰ ਦੀ ਮਾਇਆ ਨੂੰ ਖਾਂਦੇ ਨਹੀਂ ਸੀ ਇਸ ਤਰੀਕੇ ਨਾਲ ਜੇ ਹੁਣ ਕਰਦੇ ਨੇ ਗੁਰੂ ਘਰ ਦੇ ਨੌਦੇ ਫਰਾਡ ਨਹੀਂ ਸੀ ਹੁੰਦੇ ਜਿਵੇਂ ਹੁਣ ਸੰਤ ਕਰ ਰਹੇ ਨੇ ਫਰਾਡ ਨਹੀਂ ਸੀ ਹੁੰਦੇ ਉਹ ਤਾਂ ਨਰੇ ਫਰਾਡ ਹੋ ਰਹੇ ਨੇ ਰੋਜ਼ ਫਰਾਡ ਕਰ ਰਹੇ ਨੇ ਮਾਇਆ ਵਾਸਤੇ ਇੱਕ ਨੂੰ ਦੇਖ ਕੇ ਦੂਆ ਦੂਰ ਨੂੰ ਦੇਖ ਕੇ ਤੀਆ ਤੀਰ ਨੂੰ ਦੇਖ ਕੇ ਚੌਥਾ ਸੰਸਥਾਵਾਂ ਨਵੀਆਂ ਨਵੀਆਂ ਰੋਜ਼ ਖੋਲੀ ਜਾਂਦੇ ਨੇ ਸਿੱਖੀ ਨਹੀਂ ਹੈ ਆਪਣਾ ਆਪ ਸਿੱਖੀ ਸਿੱਖੀਏ ਪਹਿਲੀ ਗੱਲ ਸਟਾਰਟ ਸਿੱਖੀ ਹੁੰਦੀ ਆਪਣਾ ਆਪ ਸਮਾਰਨਾ ਲੋਕਾਂ ਦਾ ਬਾਅਦ ਹਮਾਰੀ ਇਦਾਂ ਤੇਰਾ ਆਪਣਾ ਜੂ ਆਪਣਾ ਤੇਰਾ ਵਿਗੜਿਆ ਪਿਆ ਜਾਂ ਤੂੰ ਵਿਗੜਿਆ ਹੋਇਆ ਜੇ ਵਿਗੜਿਆ ਬਣਾ ਦੇਗਾ ਜਹੇਗਾ ਤੂੰ ਵਿਗੜਿਆ ਹੋਇਆ ਉਹ ਜੇ ਵਿਗੜਿਆ ਲੈ ਬਣਾਏਗਾ ਤੂੰ ਜਿੱਦਾਂ ਸੁਧਰ ਜਾਏਗਾ ਉਦੋਂ ਸੁਧਰੇ ਹੋਏ ਬਣਾਏਗਾ ਜਿਹੜਾ ਇੰਗਲਿਸ਼ ਦੀ ਐਮਏ ਐ ਇੰਗਲਿਸ਼ ਉਹੀ ਪੜਾ ਸਕਦਾ ਜਿਹਨੂੰ ਕਹੇ ਤੂੰ ਮੈਥ ਪੜਾ ਲੈ ਕਿਵੇਂ ਪੜਾ ਦੂ ਜਿਹੜਾ ਮੈਥ ਦੀ ਐ ਉਹ ਇੰਗਲਿਸ਼ ਨਹੀਂ ਪੜਾ ਸਕਦਾ ਉਹ ਬਗੜਾਇਆ ਸਾਧ ਕਿਵੇਂ ਬਣਾ ਦੂਗਾ ਸਿੱਖ ਕਿਵੇਂ ਬਣਾ ਦੂਗਾ ਜਿਹੜਾ ਆਪੇ ਬਗੜਿਆ ਹੋਇਆ ਪਹਿਲਾਂ ਆਪ ਸਿੱਖ ਬਣੇ ਤਾਂ ਕੋਈ ਸਿੱਖ ਪੈਦਾ ਕਰ ਸਕਦਾ ਬਣਾ ਸਕਦਾ ਉਹ ਵੀ ਬਣਾ ਨਹੀਂ ਸਕਦਾ ਸਿੱਖਿਆ ਤਾਂ ਦੇ ਸਕਦਾ ਸਿੱਖੇ ਹੀ ਦੇ ਸਕਦਾ ਸਹੀ ਕੋਈ ਦੇ ਸਕਦਾ ਜਿਹੜਾ ਸਿੱਖ ਆਪ ਬਣ ਜਵੇ ਜਿਹਦਾ ਮਨ ਬਾਣੀ ਨੂੰ ਮੰਨਣ ਲੱਗ ਜਵੇ ਬਾਣੀ ਦੇ ਚੱਲਣ ਲੱਗ ਜਵੇ ਬਹੁਤਾ ਨਾ ਚੱਲੇ 70 75% ਤੇ ਚੱਲੇ ਚੱਲੇ ਤਾਂ ਸਹੀ ਕੁਝ ਤੁਸੀਂ ਤਾਂ 2% ਵੀ ਨਹੀਂ ਚੱਲਦੇ ਕਰਮੀ ਆਵੇ ਕਪੜਾ ਨਜ਼ਰੀ ਮੋਖ ਦੁਆਰ ਕਰਮੀ ਆਵੇ ਕਪੜਾ ਆਵੇ ਕਰਮੀ ਆਵੇ ਕਪੜਾ ਨਦਰੀ ਮੋਖ ਦਾ ਕੋਈ ਆਵੇ ਪੜੀ ਹੈ ਤਾਂ ਕਪੜੇ ਵਾਸਤੇ ਹੋ ਜੂਗਾ ਕਰਮੀ ਆਵੇ ਆਵੇ ਆਵੇ ਜਿਹੜੇ ਕਰਮ ਨੂੰ ਮੰਨਦੇ ਨੇ ਮੈਂ ਕੁਝ ਕਰ ਸਕਦਾ ਉਹ ਦੂਜਾ ਜਨਮ ਲੈਣਗੇ ਕਪੜਾ ਸਰੀਰ ਨੂੰ ਕਹਿੰਦੇ ਨੇ ਕਰਮੀ ਆਵੇ ਕਪੜਾ ਆਵੇ ਕਰਮੀ ਆਵੇ ਜਿੰਨੇ ਕਰਮ ਨੂੰ ਮੰਨਦੇ ਨੇ ਕਿ ਆਦਮੀ ਕੁਝ ਕਰ ਸਕਦਾ ਹੈ ਪੁੰਨ ਪਾਪ ਕਰ ਸਕਦਾ ਹੈ ਬੁਰਾ ਭਲਾ ਕਰ ਸਕਦਾ ਹੈ ਉਹ ਸਾਰੇ ਦੂਆ ਜਨਮ ਲੈਣਗੇ ਪੁੰਨ ਪਾਪ ਜੋ ਬੀਜਦੇ ਤੇ ਸਭ ਧਰਮ ਰਾਏ ਤੇ ਜਾਣ ਧਰਮ ਰਾਏ ਦੇ ਦੂਆ ਜਨਮ ਨੂੰ ਉੱਥੇ ਲਿਖਾ ਹੁੰਦਾ ਸਾਰੇ ਲੇਖੇ ਵਾਲੇ ਨੇ ਇਹ ਪੁੰਨ ਪਾਪ ਵਾਲੇ ਸਭ ਲੇਖੇ ਵਾਲੇ ਨੇ ਕਰਮੀ ਵਾਲੇ ਲੇਖੇ ਵਾਲੇ ਦਾ ਕਦੇ ਮੁਕਤੀ ਨਹੀਂ ਹੋਣੀ ਛੁਟਕਾਰਾ ਹੀ ਨਹੀਂ ਹੈ ਗੰਤੀ ਗੰਤ ਤੇ ਛੁੱਟੀ ਹੈ ਗਿਣਤੀ 'ਚ ਕੋਈ ਛੁਟਕਾਰਾ ਨਹੀਂ ਮਾਲਾ ਗਿਣ ਕੇ ਫੇਰਨੀਆਂ ਮਣ ਮਣ ਕੇ ਗਿਣ ਕੇ ਰੱਖਣੇ ਮਾਲਾ ਦੇ ਗੰਡਾ ਗਿਣ ਕੇ ਦੇਣੀਆਂ ਛੁਟਕਾਰਾ ਨਹੀਂ ਸਾਈ ਮਣ ਕੇ 108 ਮਣ ਕੇ ਛੁਟਕਾਰਾ ਨਹੀਂ ਛੁਟਕਾਰਾ ਦੇ ਨਾਲ ਛੁਟਕਾਰਾ ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਬਸ ਰੋਜ਼ ਪਾਠ ਕਰੋ ਚਾਹੇ ਨਾ ਕਰੋ ਜਿੰਨਾ ਕਰ ਲਿਆ ਪਾਣਾ ਮੰਨਣਾ ਹੁਕਮ 'ਚ ਚੱਲਣਾ ਰਿਜ਼ਲਟ ਹੈ ਗੁਰਬਾਣੀ ਦਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਉਹਦੀ ਰਜ਼ਾ ਚੱਲਣਾ ਹਾਂ ਰਜ਼ਾ ਨੂੰ ਸਮਝਣਾ ਰਜ਼ਾ ਕੀ ਹੈ ਉਹਨੂੰ ਸਮਝਣਾ ਹੁਕਮ ਨੂੰ ਬੁਝਣਾ ਇਹਨੂੰ ਟਾਈਮ ਲੱਗੂ ਗੁਰਬਾਣੀ ਸਾਰੇ ਹੁਕਮ ਨੂੰ ਬੁਝਣ ਵਾਸਤੇ ਹੈ ਹੁਕਮ ਬੂਝ ਪਰਮ ਪਦ ਹੁਕਮ ਕੀ ਹੈ ਉਹ ਬੁਝਣਾ ਕਿਵੇਂ ਹੈ ਸਮਝਣਾ ਕਿਵੇਂ ਹੈ ਸਮਝੇ ਤੇ ਬਿਨਾਂ ਹੁਕਮ ਦੇ ਚੱਲਿਆ ਨਹੀਂ ਜਾਣਾ ਸਾਰੀ ਗੁਰਬਾਣੀ ਹੁਕਮ ਦੀ ਹੀ ਕਰ ਰਹੀ ਹੈ ਹੁਕਮ ਕੀ ਹੁੰਦਾ ਤੇਰਾ ਮਨ ਭੌਲਾ ਹੁਕਮ ਕਾਦਾ ਹੈ ਪਰਮੇਸ਼ਰ ਦਾ ਹੁਕਮ ਕਾਦਾ ਦੋਹਾਂ 'ਚ ਕੀ ਫਰਕ ਹੈ ਆਪਣੇ ਭਾਣੇ ਜਾਂ ਚੱਲਦਾ ਕੀ ਹੁੰਦਾ ਗੁਰ ਕਾ ਭਾਣਾ ਕੀ ਹੁੰਦਾ ਇਹ ਦੋਹਾਂ ਦਾ ਫਰਕ ਦੱਸ ਰਹੀ ਹੈ ਹਾਂਜੀ ਨਦਰੀ ਮੋਹ ਦੁਆਰ ਕਰਮੀ ਆਵੇ ਕਪੜਾ ਨਦਰੀ ਮੋਹ ਦੁਆਰ ਇਹ ਮੁਕਤੀ ਪਾਉਣੀ ਹੈ ਜੀ ਨੇ ਉਹ ਕਰਮ ਨੂੰ ਭੁੱਲ ਜਾਓ ਕਿ ਮੈਂ ਕੁਝ ਕਰ ਸਕਦਾ ਜਿੰਨਾ ਚਿਰ ਮੈਂ ਪੁੰਨ ਪਾਪ ਕਰ ਸਕਦਾ ਮੈਨੂੰ ਛਕਾਰਾ ਨਹੀਂ ਹੈ ਮੁਕਤੀ ਨਹੀਂ ਮਿਲਣੀ ਮੁਕਤੀ ਕਾਹਦੇ ਨਾਲ ਮਿਲਣੀ ਮੁਕਤੀ ਰੋਦੀ ਕਿਰਪਾ ਨਾਲ ਮਿਲਣੀ ਕਿਰਪਾ ਕਾਹਦੇ ਹੋਣੀ ਹੈ ਉਹਦੇ ਭਾਣੇ ਚੱਲੇ ਤੇ ਜਿਵੇਂ ਉਹ ਚਲਾਉਂਦਾ ਉਵੇਂ ਚੱਲੇ ਫਿਰ ਕਿਰਪਾ ਜਿਹੜੇ ਰਾਹ ਉਹ ਲੈ ਕੇ ਜਾਂਦਾ ਉਸ ਰਾਹ ਚੱਲੇ ਫਿਰ ਕਿਰਪਾ ਆਸੇ ਪਾਸੇ ਜਾਓਗੇ ਆਸੇ ਪਾਸੇ ਕਿਰਪਾ ਨਹੀਂ ਹੈ ਸੇਵ ਹੋਣਾ ਹੀ ਰਸਤਾ ਹੈ ਜਿੰਨਾ ਉਹਦਾ ਹੁਕਮ ਇੱਥੋਂ ਨਿਕਲਣਾ ਸੇਵ ਰਸਤਾ ਹੋਈ ਹੁਕਮ ਚੱਲੇ ਤੇ ਸੇਵ ਨਿਕਲ ਜਾਂਦਾ ਹਾਕਮ ਕੋਲ ਜਾਣਾ ਨਾ ਹੁਕਮ ਜੇ ਹੁਕਮ ਦੇ ਥਰੂ ਆਗੂ ਆਗੂ ਕੋਲ ਹੀ ਹੁਕਮ ਹੁੰਦਾ ਲਹਿਰ ਤੇ ਸਵਾਰੀ ਕਰਕੇ ਕਿੱਥੇ ਪਹੁੰਚੀਦਾ ਜਿੱਥੋਂ ਲਹਿਰ ਪੈਦਾ ਹੋਈ ਉੱਥੇ ਪਹੁੰਚੀ ਲਹਿਰ ਨਾਲ ਜੁੜ ਕੇ ਜਿੱਥੋਂ ਲਹਿਰ ਆਈ ਉੱਥੇ ਪਹੁੰਚੀਦਾ ਕਿਰਨ ਨਾਲ ਜੁੜ ਕੇ ਸੂਰਜ ਤੱਕ ਪਹੁੰਚੀਦਾ ਸੂਰਜ ਦੀ ਜਨ ਹਾਂਜੀ ਨਾਨਕ ਐਵੇਂ ਜਾਣੀਏ ਸਭ ਆਪੇ ਸੱਚਾ ਨਾਮ ਕਿਵੇਂ ਜਾਣੀਏ ਸਭ ਆਪੇ ਸੁਧਿਆ ਜੇ ਇਵੇਂ ਮੰਨ ਲਈਏ ਨਾ ਇਵੇਂ ਕਰਨ ਲਗੀਏ ਆਪੇ ਸਭ ਸਚਿਆਰਾ ਹੋ ਜਾਈਦਾ ਸੱਚ ਦਾ ਸਾਰਾ ਗਿਆਨ ਆਪੇ ਪਤਾ ਲੱਗ ਜਾਂਦਾ ਉਹਦੀ ਕਿਰਪਾ ਨਦਰੀ ਮੌਤ ਦੁਆਰ ਇਹ ਮੰਨ ਲਈਏ ਕਰਮ ਨੂੰ ਨਾ ਮੰਨੀਏ ਮੈਂ ਨਹੀਂ ਕੁਝ ਕਰ ਸਕਦਾ ਪਹਿਲਾਂ ਤਾਂ ਇਹ ਬਹੁਤ ਮੁਕਤੀ ਐ ਮਿਲਣੀ ਐ ਮਿਲਣੀ ਦੁਨੀਆ ਜੇ ਤਨ ਮੁਕਤੀ ਪੜਦੀ ਹੈ ਮੰਦੀ ਹੈ ਵੀ ਜੇ ਤਨ ਮਿਲਦੀ ਹੈ ਕੋਈ ਮਾਲਾ ਫੇਰ ਕੇ ਕਰਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਕਹਿੰਦੇ ਬਿਲਕੁਲ ਨਹੀਂ ਮਿਲਦੀ ਕਿੰਨਾ ਚਿਰ ਮਾਲਾ ਫੇਰਨੀ ਹੈ ਕਿੰਨੇ ਘੰਟੇ ਫੇਰਨੀ ਹੈ ਫੇਰ ਘੰਟੇ ਵਧਾਉਣੇ ਨੇ ਬਿਲਕੁਲ ਨਹੀਂ ਮਿਲਦੀ ਉਹ ਤਾਂ ਕਹਿੰਦਾ ਸਾਥ ਸਾਥ ਸਿਮਰੋ ਗੋਬਿੰਦ ਜੇ ਮਾਲਾ ਫੇਰਨੀ ਸਾਥ ਸਾਥ ਫੇਰਨੀ ਰੋਟੀ ਕਿਹੜੇ ਵੇਲੇ ਖਾਓਗੇ ਪ੍ਰਸੀਜਰੇ ਹੋ ਰਿਹਾ ਗੁਰਬਾਣੀ ਦੀ ਭਗਤੀ ਇਹ ਹੈ ਹੀ ਨਹੀਂ ਸੰਸਾਰ ਵਾਲਾ ਇਹ ਮਨਮੁਖਾਂ ਦਾ ਬਣਾਇਆ ਮਨ ਮਤੀਆਂ ਦਾ ਬਣਾਇਆ ਹੈ ਇਹ ਆਦਮੀ ਦਾ ਬਣਾਇਆ ਹੈ ਚਲੋ ਆਪਣੀ ਮਰਜ਼ੀ ਦਾ ਆਪਣੀ ਸਮਝ ਅਨੁਸਾਰ ਆਦਮੀ ਨੇ ਆਪਣੀ ਸਮਝ ਅਨੁਸਾਰ ਬਣਾਇਆ ਇਹ ਪਰਮੇਸ਼ਰ ਦਾ ਦੱਸਿਆ ਜਿਹੜੀ ਦਰਗਾਹ ਭਗਤੀ ਕਬੂਲ ਹੋਏ ਉਹ ਇਹ ਬਾਕੀ ਸਾਡੇ ਅੰਦਾਜ਼ੇ ਨੇ ਬਾਕੀ ਅੰਦਾਜ਼ੇ ਦੀ ਬਾਕੀ ਨਦਰੀ ਮੋਖ ਦੁਆਰ ਮੁਕਤਦਾਰ ਉਹਦੀ ਕਿਰਪਾ ਨਾਲ ਹੈ ਉਹਦੀ ਕਿਰਪਾ ਹਾਸਲ ਕਿਵੇਂ ਕਰਨੀ ਸਵਾਲ ਇਹ ਕਿਰਪਾ ਦੇ ਬਾਣੇ ਚੱਲ ਕੇ ਉਹਦੇ ਅਨੁਸਾਰ ਚੱਲ ਕੇ ਉਹਦੇ ਹੁਕਮ ਚੱਲ ਕੇ ਜੇ ਉਹਦੇ ਹੁਕਮ 'ਚ ਨਹੀਂ ਚੱਲਾਂਗੇ ਕਿਰਪਾ ਨਹੀਂ ਹੋਣੀ ਜਿਹੜਾ ਪੁੱਤਰ ਬਾਪ ਦੇ ਅਨੁਸਾਰ ਚੱਲਦਾ ਹੈ ਉਹਦੇ ਜਿਵੇਂ ਚਾਹੁੰਦਾ ਹੋਵੇ ਚੱਲਦਾ ਹੈ ਉਹਦੇ ਤੇ ਕਿਰਪਾ ਹੁੰਦੀ ਹੈ ਪੰਜ ਪਾਸ਼ਾ ਨੂੰ ਕਿਵਣ ਕਿਵੇਂ ਛੋਟੇ ਸੀਗੇ ਬੜਿਆਂ ਨੂੰ ਕਿਉਂ ਨਹੀਂ ਮਿਲੀ ਕਿਉਂ ਨਹੀਂ ਮਿਲੀ ਉਹਦੇ ਹੋ ਸੀ ਜੋ ਸੋਚਦਾ ਸੀ ਜੋ ਗੁਰੂ ਰਾਮਦਾਸ ਨੇ ਸੋਚਿਆ ਉਹੀ ਸੋਚ ਪੰਜਮ ਪਾਸ਼ਾ ਦੀ ਸੀ ਗੁਰੂ ਰਾਮਦਾਸ ਦੀ ਹਰ ਗੱਲ ਨੂੰ ਉਹਨਾਂ ਨੇ ਸਿੱਖੜੇ ਮੱਥੇ ਮੰਨਿਆ ਜੋ ਬੋਲਦੇ ਸੀ ਉਹ ਇੱਕ ਇੱਕ ਲਫ਼ਜ਼ ਬਣ ਕੇ ਜੀਵਨ ਸਾਰਾ ਉਹ ਜਿਹੀ ਗੱਲ ਹੈ ਦੁਆ ਨੇ ਕੀਤਾ ਨਹੀਂ ਜੋ ਇਹਦਾ ਜੀਵਨ ਨਹੀਂ ਬਦਲਿਆ ਤਾਂ ਨਹੀਂ ਮਿਲੀ ਗੁਰਿਆ ਜੀ ਉਹਨਾਂ ਨੇ ਆਪਣਾ ਜੀਵਨ ਬਦਲਿਆ ਗੁਰਬਾਣੀ ਦੀ ਗੱਲ ਸੁਣ ਕੇ ਜੀਵਨ ਬਦਲਦਾ ਹੈ ਉਹਨਾਂ ਦਾ ਜੀਵਨ ਲਾਗਾ ਦੋਇਆਂ ਨਾਲ ਲੱਗਾ ਜੀਵਨ ਦੇ ਗੁਰਿਆਈ ਦਾ ਕਾਰਨ ਜੀਵਨ ਬਦਲਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਇਹ ਮੇਰੀ ਗੱਲ ਮੰਨਦਾ ਹੈ ਹੁੰਦਾ ਨਹੀਂ ਇਹ ਸੁਣਦਾ ਹੈ ਸੁਣਦਾ ਨਹੀਂ ਇਹਦੇ ਅੰਦਰ ਰੁਚੀ ਮਾਇਆ ਦੀ ਹੈ ਇਹ ਮਾਇਆ ਲੈ ਖੁਸ਼ਾ ਮਾਇਆ ਕਰਕੇ ਗੁਰਬਾਣੀ ਨੂੰ ਕਹਿੰਦਾ ਵੀ ਗੁਰਬਾਣੀ ਪੜ੍ਹਨੀ ਹੈ ਮਾਇਆ ਐਸ਼ ਕਰਨ ਵਾਲੀ ਗੱਲ ਹੈ ਇਹਦੇ ਚ ਜੀਵਨ ਬਦਲਣ ਵਾਲੀ ਗੱਲ ਆਪਣਾ ਪਾਣਾ ਕੁਝ ਪ੍ਰਧਾਨ ਹੈ ਇੱਛਾ ਇੱਛਾਵਾਂ ਪ੍ਰਧਾਨ ਆਪਣਾ ਆਪਾ ਮਟਾਇਆ ਨਹੀਂ ਸਰੈਂਡਰ ਨਹੀਂ ਹੈ ਗੁਰਬਾਣੀ ਦੇ ਸਾਹਮਣੇ